ਨਾਸ ਨਾ ਹੋਤੀ ਚਿੰਤਾ ਜੇ ਹੋ ਸੋ ਬਰਸਾਨ ਜੋ ਬਦਾ ਸਭ ਆਪਣੇ ਕਰੇ ਨਾਨਕ ਤੇ ਧਨ ਧਨ ਨਾ ਹੋਤੀ ਤਿਨੋਂ ਦਰ ਜੇ ਹੋ ਸੋ ਬਰਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌਰੀ ਬਾਮਨ ਅਖਰੀ ਜੀ ਮਤ ਲੋਕ ਆਰੰਭ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਠਾਕ ਨਾ ਹੋਤੀ ਤੇ ਹੁਣ ਠਾਕ ਉਹਦੇ ਰੋਕਣਾ ਰੁਕਾਵਟ ਨਹੀਂ ਹੈ ਉਹਨਾਂ ਨੂੰ ਦਰ ਤੇ ਜਾਣ ਤੋਂ ਕਿਹਨਾਂ ਨੂੰ ਕਹਿੰਦੇ ਠਾਕ ਨਾ ਹੋਤੀ ਤੇ ਹੁਣ ਦਰ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਦਰ ਤੇ ਜਿਵੇਂ ਕਹਿੰਦੇ ਗੁਰਮੁਖ ਆਏ ਜਾਏ ਨਿਸੰਗ ਕਦੋਂ ਬ੍ਰੇਨ ਤੋਂ ਦੁਨੀਆ ਤੋਂ ਧਿਆਨ ਸਾਡੇ ਹਿਰਦੇ ਤੇ ਚਲੇ ਜਾਂਦਾ ਜਦ ਲੋੜ ਆ ਉਹਨਾਂ ਕੀ ਲੈ ਕੇ ਆਉਂਦੇ ਨੇ ਬਾਹਰ ਉਹਨਾਂ ਨੂੰ ਰੁਕਾਵਟ ਨਹੀਂ ਹੈ ਦਰਵਾਜ਼ਾ ਬੰਦ ਨਹੀਂ ਹੁੰਦਾ ਉਹਨਾਂ ਦਾ ਕਦੋਂ ਆਮ ਦੁਨੀਆ ਇਹੀ ਸਮਝਦੀ ਹੈ ਸਧਾਰਨ ਆਦਮੀ ਉਹਨੂੰ ਸਮਝਦੀ ਹੁੰਦੀ ਹੈ ਪਰ ਉਹਨਾਂ ਦੀ ਜਿਹੜੀ ਅਵਸਥਾ ਹੈ ਕਿਹੜੇ ਵੇਲੇ ਉਹ ਸੰਸਾਰ ਤੋਂ ਧਿਆਨ ਅੰਦਰ ਲੈ ਜਾਂਦੇ ਨੇ ਔਰ ਜਦ ਵਿਚਰਨਾ ਬਾਹਰ ਔਰ ਦੋਏ ਪੈਰ ਨਹੀਂ ਲੈ ਕੇ ਆਉਂਦੇ ਉਹ ਬਾ ਮਾਮੂਲੀ ਜਿਹਾ ਧਿਆਨ ਲੈ ਕੇ ਆਉਂਦੇ ਨੇ ਸੰਸਾਰ ਨੂੰ ਐ ਲੱਗਦਾ ਹੁੰਦਾ ਵੀ ਆਮ ਆਮ ਬੰਦੇ ਹੀ ਨੇ ਕਿਉਂਕਿ ਬਦਲਾਅ ਤਾਂ ਅੰਦਰ ਆਉਂਦਾ ਬਾਹਰ ਨਾ ਓਪਨ ਹੈ ਉਹ ਦੁਨੀਆ ਦਾ ਠਾਕਾ ਪਾਕਾ ਤਾਂ ਰਹਿੰਦਾ ਹੀ ਹੈ ਉਹ ਕਹਿੰਦੇ ਠਾਕ ਨਾ ਹੋਤੀ ਪਿਓਂ ਦਰ ਹਾਂਜੀ ਤੇ ਉਹ ਤੋਂ ਪ੍ਰਸੰਨ ਜਿਹਦੇ ਤੇ ਉਹ ਪ੍ਰਸੰਨ ਹੋਇਆ ਹੋਵੇ ਉਹਦੇ ਤੇ ਕੋਈ ਰਿਕਾਰਡ ਨਹੀਂ ਜਿਵੇਂ ਉਹ ਸਾਰੇ ਨਾਲ ਵਾਲੇ ਜਿਹਨੂੰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋਵੇ ਉਹਨੂੰ ਤਾਂ ਰਿਕਾਰਡ ਕਾਰਡ ਲੈ ਕੇ ਜਾਣ ਦੀ ਲੋੜ ਨਹੀਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਜਿਹਦੀ ਰਾਜੇ ਦਾ ਬਣਦੀ ਹੋਵੇ ਜਿੱਦੀ ਜਿੱਦੀ ਨਾਲ ਆਪ ਨੂੰ ਬੈਠ ਕੇ ਖਾਂਦਾ ਪੀਂਦਾ ਹੋਵੇ ਉਹਨੂੰ ਮੇਰਾ ਪਰਮਿਸ਼ਨ ਪੀਏ ਨੂੰ ਪੁੱਛਣ ਦੀ ਕੀ ਲੋੜ ਹੈ ਆਗਿਆ ਲੈਣ ਦੀ ਕੀ ਲੋੜ ਹੈ ਨੰਦ ਰਾਜਮਾ ਕਾ ਨਾਜਮਾ ਜਿਹੜੇ ਉਹਦੇ ਆਪਣੇ ਹੋਵੇ ਉਹਨਾਂ ਨੂੰ ਫਿਰ ਲੋੜ ਨਹੀਂ ਜਿਹੜੇ ਪਰਖੇ ਜਾਂਦੇ ਨੇ ਪੂਰੇ ਹੋ ਜਾਂਦੇ ਨੇ ਉਹਨਾਂ ਨੂੰ ਫਿਰ ਰੁਕਾਵਟ ਨਹੀਂ ਹੈ ਕੋਈ ਉਹਨਾਂ ਨੂੰ ਰੋਗ ਦਾ ਨਹੀਂ ਹੈ ਨਸੀਬ ਗੁਰਮੁਖ ਜਿਹੜਾ ਅੰਦਰ ਜਾਂਦਾ ਚਾਹ ਨਾ ਹੋਤੀ ਤੇ ਹੁਣ ਦਰ ਜੇ ਹੋਵੇ ਸੋ ਪ੍ਰਸੰਨ ਜਿਹਦੇ ਤੇ ਉਹ ਆਪ ਉਹਨਾਂ ਦਾ ਮੂਲ ਉਹਦਾ ਠਾਕੁਰ ਜਿਹੜਾ ਪ੍ਰਸੰਨ ਹੋ ਜਵੇ ਹਾਂਜੀ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਧਨ ਧਨ ਇਹਨੇ ਜੋ ਜਨ ਪ੍ਰਭ ਨੇ ਆਪਣੇ ਕਰ ਲਏ ਆਪਣੇ ਮਨ ਲਈ ਉਹਨੇ ਤੇ ਸ਼ੰਕਾ ਖੜੀ ਹੁੰਦੀ ਹੈ ਇਹ ਨਾਲੇ ਕਹਿੰਦੇ ਨੇ ਸਾਰੇ ਵੀ ਕੀ ਕੀ ਗੁਰਬਾਣੀ ਜੇ ਆਪਾਂ ਵਿਰੋਧਤਾ ਵੀ ਨਾਲੇ ਤਾਂ ਕਹਿੰਦੇ ਨੇ ਸਾਰੇ ਜੀਤ ਮਾਰੇ ਨੇ ਇੱਥੇ ਕਹਿੰਦਾ ਵੀ ਜੋ ਜਨ ਪ੍ਰਭ ਆਪਣੇ ਕਰੇ ਉਹ ਹੈ ਤਾਂ ਉਹਦੇ ਆਪਣੇ ਨੇ ਸਾਰੇ ਹੀ ਪਰ ਉਹਨੂੰ ਉਹਦੇ ਬਣਦੇ ਹੀ ਨਹੀਂ ਜਿਹੜੇ ਉਹਨੂੰ ਪਿਓ ਨੂੰ ਪਿਓ ਮੰਨਦੇ ਨੇ ਉਹ ਆਪਣੇ ਨੇ ਜਿਹੜੇ ਪਿਓ ਨੂੰ ਪਿਓ ਮੰਨਦੇ ਨਹੀਂ ਉਹਦੇ ਆਪਣੇ ਨੇ ਉਹ ਤਾਂ ਮੰਨਦਾ ਸਾਰੇ ਆਪਣੇ ਨੇ ਪਰ ਮੰਨਦੇ ਨਹੀਂ ਤੇ ਮੰਨਦੇ ਨਹੀਂ ਵੀ ਸਾਡਾ ਹੈਗਾ ਉਹ ਇਸ ਕਰਕੇ ਜੋ ਜਨ ਮਤਲਬ ਆਪਣੇ ਕਰੇ ਜਿਹੜੇ ਉਹਨੂੰ ਵੀ ਆਪਣਾ ਮੰਨਦੇ ਨੇ ਉਹ ਬਰਾਬਰ ਕਰੇ ਨਾਨਕ ਤੇ ਧਨ ਧਨ ਤੇ ਉਹ ਉਹ ਧਨ ਨੇ ਧਨ ਦਾ ਆਪਣੇ ਨੇ ਰਕਾਵਟ ਹੈ ਨਹੀਂ ਕੋਈ ਪੁੱਛ ਤੇ ਹੈ ਨਹੀਂ ਕੋਈ ਭਾਰ ਹੈ ਨਹੀਂ ਕੋਈ ਜਵਾਬ ਦਲਦੀ ਹੈ ਨਹੀਂ ਆਪਣੇ ਨਾ ਕਹਿੰਦੇ ਗੁਰਮੁਖ ਕਰੇ ਸੋ ਪ੍ਰਵਾਨ ਹੈ ਪ੍ਰਮਾਣ ਹੈ ਕਿਉਂਕਿ ਗੁਰਮੁਖ ਐਸਾ ਕਿਉਂ ਪ੍ਰਮਾਣ ਹੈ ਤਾਂ ਮਤਲਬ ਇੱਥੇ ਐ ਲੱਗੂਗਾ ਵੀ ਸ਼ਾਇਦ ਗੁਰਮੁਖ ਆਪਣੀ ਮਨਮਰਜ਼ੀ ਨਾਲ ਜੋ ਮਰਜ਼ੀ ਕਰ ਲਵੇ ਵੀ ਜਿਹੜਾ ਇੱਕ ਪ੍ਰਮਾਣ ਕਰ ਨੂੰ ਇਹ ਗੱਲ ਨਹੀਂ ਹੈ ਇਹ ਗੱਲ ਨਹੀਂ ਗੁਰਮੁਖ ਐਸਾ ਕੰਮ ਕਰਦਾ ਹੀ ਨਹੀਂ ਜਿਹੜਾ ਉਸੇ ਪ੍ਰਮਾਣ ਨਾ ਹੋਵੇ ਗੁਰਮੁਖ ਪਹਿਲੀ ਗੱਲ ਹੈ ਆਪਣੀ ਮਰਜ਼ੀ ਨਾਲ ਕੰਮ ਕਰਦਾ ਹੀ ਨਹੀਂ ਉਹ ਕਰਦਾ ਹੀ ਉਹ ਹੈ ਜੋ ਪਿਛੋ ਹੁਕਮ ਹੁੰਦਾ ਇਹ ਹੁਣ ਕੋਈ ਸਾਡੇ ਤੋਂ ਮਾਪਿਓ ਨੇ ਆਪੇ ਕਹਿ ਕੇ ਕੰਮ ਕਰਾਇਆ ਹੋਵੇ ਆਪੇ ਕਹਿ ਉਹ ਕਹਿ ਕੇ ਸਮਝ ਆਇਆ ਹੋਵੇ ਉਹਨੂੰ ਕਿਵੇਂ ਕਹਿ ਦੇਣਗੇ ਕਿ ਇਹ ਗਲਤ ਕਰਵਾਇਆ ਦਾ ਆਪ ਹੈ ਇਸ ਕਰਕੇ ਗੁਰਮੁਖ ਜੋ ਕਰਦਾ ਪ੍ਰਵਾਨ ਤਾਂ ਹੈ ਗੁਰਮੁਖ ਕੋਈ ਆਪਣੀ ਮਨਮਰਜ਼ੀ ਦਾ ਕੰਮ ਕਰਦਾ ਹੀ ਨਹੀਂ ਉਹ ਕਰਦਾ ਹੀ ਕਹਿੰਦਾ ਕੀਤਾ ਇਹ ਕੰਮ ਉਹ ਹਰ ਪਿਆ ਸੀ ਉਹ ਪਹਿਲਾਂ ਹੀ ਆਪਣੀ ਅੰਦਰ ਆਤਮਾ ਨੂੰ ਪੁੱਛ ਕੇ ਕਰਦਾ ਉਹ ਕੰਮ ਐਸਾ ਕਰਦਾ ਹੀ ਨਹੀਂ ਜਦੋਂ ਅੰਦਰੋਂ ਜੇ ਕੋਈ ਐਸਾ ਕੰਮ ਹੋਵੇ ਜਿਹਦੇ ਚ ਦੁਚਿੱਤੀ ਹੋਵੇ ਕੋਈ ਐਸਾ ਕੰਮ ਆਪਾਂ ਕਹਿੰਦੇ ਵੀ ਕਿਤੇ ਆਪਾਂ ਗੁਰਮਤੋਂ ਉਲਟ ਤਾਂ ਨਹੀਂ ਜਾ ਰਹੇ ਉਹ ਫਿਰ ਐਸੇ ਕੰਮ ਨੂੰ ਪੈਂਡਿੰਗ ਕਰ ਦਿੰਦਾ ਵਿਚਾਰਦਾ ਫਿਰ ਕਾਹਲੀ ਨਹੀਂ ਕਰਦਾ ਜਦੋਂ ਅੰਦਰੋਂ ਪੂਰਾ ਤਸੱਲੀ ਹੋ ਜਾਂਦੀ ਹੈ ਵੀ ਹਾਂ ਵਾਕਈ ਕਿ ਮੈਂ ਗੁਰੂ ਤੋਂ ਠੀਕ ਹੈ ਫਿਰ ਅੰਦਰ ਆਤਮਾ ਵੀ ਅੰਦਰੋਂ ਇਹ ਗ੍ਰੀਨ ਸਿਗਨਲ ਦੇ ਦਿੰਦੀ ਹੈ ਕਿ ਹਾਂ ਵੀ ਠੀਕ ਆ ਓਕੇ ਆ ਤਾਂ ਫਿਰ ਗੁਰਮੁਖ ਕਰਦਾ ਹੀ ਉਹਨਾਂ ਕਰਨਾ ਵਿੱਚ ਫਸੇ ਰਹਿ ਗਿਆ ਗੁਰਮੁਖ ਸਰਗਾਹ ਦੀ ਸੋਚ ਤੋਂ ਬਿਨਾ ਸੋਚਦਾ ਵੀ ਹੈ ਨਹੀਂ ਕੋਈ ਕੰਮ ਕਰਾਂਗੇ ਸੋਚਾਂਗੇ ਤਾਂ ਪਹਿਲਾਂ ਹੀ ਪਲੈਨਿੰਗ ਤਾਂ ਪਹਿਲਾਂ ਹੀ ਬਣਦੀ ਹੈ ਗੁਰਮੁਖ ਪਲਾਨ ਕੇ ਨਹੀਂ ਬਣਾਉਂਦਾ ਉਹ ਤਾਂ ਜਿਵੇਂ ਕਹਿੰਦੇ ਪਿੱਛੋਂ ਹੁਕਮ ਆਉਂਦਾ ਜਿਵੇਂ ਜਿਵੇਂ ਹੁਕਮ ਤੇ ਲਗਾ ਉਹ ਕਾਰ ਹੀ ਉਦੋਂ ਕਰਦਾ ਉਹਨੂੰ ਪਤਾ ਵੀ ਜੇ ਮੈਂ ਕੱਲੇ ਨੇ ਕੀਤਾ ਕੰਮ ਗਲਤ ਹੋ ਜਾਂਦੀ ਸੁਭਾਵਨਾ ਕਰੇ ਕਿਉਂ ਕਰੇ ਕਿਉਂ ਜੇ ਮਾਲਕ ਦੀ ਮਰਜ਼ੀ ਹੈ ਬਾਹਰ ਆਪਾਂ ਜੇ ਲਈਏ ਜੇ ਚਾਕਰ ਬੈਠਾ ਉਹ ਆਪਣੀ ਮਰਜ਼ੀ ਨਾਲ ਉਹਨੂੰ ਪਤਾ ਜੇ ਮੈਂ ਆਪਣੀ ਮਰਜ਼ੀ ਨਾਲ ਕੀਤਾ ਕਿਤੇ ਵੀ ਐਸਾ ਕੰਮ ਨਾ ਹੋ ਜਾਵੇ ਜਿਹੜਾ ਮਾਲਕ ਨੂੰ ਜਿਹੜਾ ਹੈ ਕੋਈ ਨਰਾਜ਼ਗੀ ਮੁੱਲ ਵੀ ਹੋ ਕਿ ਕੋਈ ਐਸਾ ਹੋ ਜੀ ਤਾਂ ਨੁਕਸਾਨ ਹੋ ਜਾਵੇ ਉਹ ਕਰਦਾ ਹੀ ਉਹਦਾ ਜਿਵੇਂ ਹੁਕਮ ਹੈ ਜਿਵੇਂ ਜਿਵੇਂ ਚਪੜਾਸੀ ਆ ਬਾਹਰ ਬੈਠਾ ਜਦੋਂ ਬੈਲ ਵੱਜਦੀ ਅੰਦਰ ਚਲੇ ਜਾਂਦਾ ਜਦੋਂ ਜਣੀ ਕਿਉਂ ਜਿਹੜਾ ਹੈ ਮਾਲਕ ਤੇ ਹੀ ਉਹ ਦੇਖਦਾ ਵੀ ਕਿਦਾਂ ਕਦ ਇਸ਼ਾਰਾ ਹੋਵੇ ਉਵੇਂ ਕਰਨਾ ਉਹ ਤਾਂ ਸੋਚਣਾ ਲੱਗ ਬੰਦ ਹੈ ਕਿ ਬੋਲਦਾ ਵੀ ਹੈ ਨਹੀਂ ਇਹਦੇ ਗੁਰੂ ਜਿਹੜਾ ਗੁਰਮੁਖ ਦਾ ਬੁਲਾਇਆ ਬੋਲਦਾ ਬੋਲਦਾ ਨਹੀਂ ਆਪਣੀ ਮਰਜ਼ੀ ਨਾਲ ਸੋਚ ਨਹੀਂ ਆਪਣੀ ਮਰਜ਼ੀ ਨਾਲ ਕੋਈ ਉਹਦੀ ਆਪਣੀ ਪਲੈਨਿੰਗ ਨਹੀਂ ਉਹ ਪਲੈਨ ਕਰੇ ਵੀ ਕੀ ਕਬੀਰ ਸਾਹਿਬ ਹੋਏ ਨੇ ਕਿਸਾਨ ਦੇ ਕਹਿੰਦੇ ਮੇਰਾ ਵੀ ਜੀ ਕੀਤਾ ਵੀ ਕੁਝ ਕਰਕੇ ਦੇਖੀ ਦੀ ਕਹਿੰਦੇ ਕਿਆ ਹੋਂ ਚਿਤ ਨੂੰ ਚਿਤ ਨਾਲ ਕਲਪਨਾ ਕਰਨਾ ਹੀ ਹੁੰਦਾ ਪਿੱਛੇ ਲਿਆ ਸੀ ਆ ਕੰਮ ਵੀ ਆ ਕੰਮ ਕਰੀਏ ਕਹਿੰਦੇ ਕਿਆ ਹੋਂ ਚਿਤ ਨੂੰ ਕਿਆ ਮੇਰੇ ਚਿਤਵੇ ਹੋਏ ਕਹਿੰਦੇ ਆਪਣਾ ਚਿਤਵੇ ਹਰ ਕਰੇ ਜੋ ਮੇਰੇ ਚਿਤ ਨਾਲ ਹੋਏ ਕਹਿੰਦਾ ਜੇ ਮੈਂ ਚਿਤ ਨਹੀਂ ਆ ਜੇ ਮੈਂ ਚਿਤਵਾ ਕਰਾਂ ਕਰਨਾ ਚਾਹੁੰਦਾ ਵੀ ਆ ਹੁੰਦਾ ਨਹੀਂ ਪਰ ਕਹਿੰਦੇ ਹੋ ਉਹ ਜਾਂਦਾ ਜਿਹੜਾ ਮੇਰਾ ਚਿਤਵਿਆ ਹੋਇਆ ਨਹੀਂ ਹੁੰਦਾ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤਨਾ ਮੇਰੇ ਦਾ ਚਿਤ ਤੇ ਤੇ ਨਹੀਂ ਹੁੰਦਾ ਉਹ ਕਹਿੰਦੇ ਮੈਂ ਤਾਂ ਕੀ ਹੈ ਕਹਿੰਦੇ ਮਦਾ ਕਰੂ ਕਿ ਤਾਂ ਹੀ ਪਛਮ ਹੀ ਲੈ ਜਾ ਫਿਰ ਲੈਣੀ ਕੀ ਕਰੂਗਾ ਤਾਂ ਗੁਰਮੁਖ ਸਮਝ ਕੇ ਛੱਡਦਾ ਕਲਪਨਾ ਕਰਨੀ ਜਦ ਦੌੜੇ ਕਹਿੰਦੇ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਜਦ ਮਨ ਛਾਲਾ ਮਾਰ ਕੇ ਦੇਖ ਲੈਂਦਾ ਨਾ ਥੱਕ ਜਾਂਦਾ ਛਾਲਾ ਮਾਰ ਮਾਰ ਕੇ ਇਹ ਛਾਲਾ ਹੀ ਨਹੀਂ ਜਿਹੜੀ ਜਿੱਤਦੇ ਅਸੀਂ ਐ ਕਰਦੀ ਉਹ ਕਰ ਦਾਂਗੇ ਐ ਕਰ ਦਾਂਗੇ ਉਹ ਛਾਲਾ ਹੀ ਨਹੀਂ ਜਦ ਛਾਲਾ ਛੁਲਾ ਮਾਰ ਕੇ ਹੁੰਦਾ ਨਹੀਂ ਫਿਰ ਹੱਥ ਖੜੇ ਕਰ ਦਿੰਦਾ ਕਿ ਕਰਤਾ ਕਰੇ ਜੇ ਕਰਤਾ ਕਰੇ ਤਾਂ ਹੋਇਆ ਫਿਰ ਅਸੀਂ ਸੋਚੀਏ ਕਿਉਂ ਇਸ ਕਰਕੇ ਜੋ ਐਸੇ ਕਈ ਵਾਰੀ ਭੁਲੇਖਾ ਪੈ ਜਾਂਦਾ ਕਿ ਚਿੱਤ ਵਧੇਦਾ ਅਸੀਂ ਕਰਦੇ ਨੇ ਕੰਮ ਕਰਦੇ ਇੱਕ ਚਿੱਤ ਦਾ ਮਨ ਕੱਲਾ ਹੋਵੇ ਇਹ ਬੜਾ ਫਰਕ ਹੈ ਇੱਕ ਮਨ ਕੱਲਾ ਸੋਚਦਾ ਬੈਠ ਕੇ ਜਦ ਮਨ ਕੱਲਾ ਸੋਚੂਗਾ ਦਿਮਾਗ ਨਾਲ ਸੋਚੂਗਾ ਕਈ ਵਾਰੀ ਹੈ ਨਾ ਵੀ ਕੰਮ ਤਾਂ ਸਾਡੇ ਤੇ ਹੁੰਦੇ ਨੇ ਚੰਗੇ ਵੀ ਮਾੜੇ ਵੀ ਵੀ ਜਿਹੜੀ ਸੋਚ ਹੈ ਚੱਲਦੀ ਹੁੰਦੀ ਹੈ ਮਨੁੱਖੀ ਮਨ ਦੇ ਅੰਦਰ ਸਵਾਲ ਇਹ ਹੈ ਕਿ ਜਿਹੜੀ ਸੋਚ ਹੈ ਕਿ ਪਤਾ ਕਿਵੇਂ ਲੱਗੇ ਕਿ ਵਾਜਾ ਦੋਣੇ ਅੰਦਰ ਮਨ ਦੀ ਕਿਹੜੀ ਹੈ ਜਿੱਦ ਦੀ ਕਿਹੜੀ ਹੈ ਕਿਹੜੇ ਫੈਸਲੇ ਮੰਨਦੇ ਨੇ ਕਿਹੜੇ ਫੈਸਲੇ ਅੰਦਰ ਅੰਤਰਾਤਮਾ ਦੇ ਨੇ ਸਭ ਦੇ ਵਿੱਚ ਜਿੱਥੇ ਮਨ ਕੱਲਾ ਸੋਚਦਾ ਨਾ ਇੱਕ ਤਾਂ ਹੁੰਦਾ ਉਹ ਦਿਮਾਗ ਨਾਲ ਜੁੜ ਕੇ ਸੋਚਦਾ ਦੂਜੀ ਗੱਲ ਜਿਹੜੀ ਮਨ ਦੀ ਕੱਲੇ ਦੀ ਪਲੈਨਿੰਗ ਹੋਊਗੀ ਨਾ ਕੱਲਾ ਜਦਵਲਾ ਉਹਦੇ ਵਿੱਚ ਭੈ ਵੀ ਹੋਊਗਾ ਨਾਲ ਜਿਹੜੇ ਕੰਮ ਸੋਚ ਕਰਨੇ ਤੋਂ ਬਾਅਦ ਜਦ ਸੋਚਣ ਲੱਗੇ ਹੀ ਭੈ ਹੋਵੇ ਕਰਨ ਤੋਂ ਪਹਿਲਾਂ ਹੀ ਜਦੋਂ ਸੋਚ ਰਿਹਾ ਸੋਚ ਦੇ ਵਿਚੇ ਨਾਲ ਭੈ ਸ਼ਾਮਲ ਹੋਵੇ ਉਹ ਕੱਲੇ ਮਨ ਦਾ ਹੁੰਦਾ ਜਿਹੜੀ ਸੋਚ ਲੈ ਗਈ ਹੈ ਅੰਦਰਲਾ ਕੁਝ ਕਰਾਉਣਾ ਚਾਹੁੰਦਾ ਤੁਹਾਡੇ ਉਹ ਪੈ ਰਿਹਾ ਤੁਹਾਨੂੰ ਉਹ ਫੁਰਨੇ ਜਿਹੜੇ ਚੰਗੇ ਕੰਮ ਵੱਲ ਨੂੰ ਪ੍ਰੇਰਦੇ ਨੇ ਸਾਨੂੰ ਉਹਦੇ ਵਿੱਚ ਕਦੇ ਦੇਖਿਓ ਭੈ ਨਹੀਂ ਹੁੰਦੀ ਡਰ ਨਹੀਂ ਹੁੰਦਾ ਡੋਲਦਾ ਨਹੀਂ ਮਨ ਉਹਦੇ ਵਿੱਚ ਬੁੱਧੀ ਡੋਲਦੀ ਨਹੀਂ ਹੈ ਅਰਥ ਦੂਜੀ ਗੱਲ ਜਿਹੜੇ ਅੰਦਰਲੇ ਫੈਸਲੇ ਨੇ ਪਰਪਕਾਰੀ ਫੈਸਲੇ ਹੁੰਦੇ ਨੇ ਮਤਲਬ ਵੀ ਸਾਡੇ ਅੰਦਰ ਯਾਦ ਹੋਣਾ ਸੀ ਕਹਿੰਦੇ ਵੀ ਕਿਸੇ ਨੂੰ ਕੋਈ ਭੁੱਖੇ ਨੂੰ ਰੋਟੀ ਖਿਲਾ ਦਈਏ ਕਿਸੇ ਦੁਖੀ ਦਾ ਦੁੱਖ ਦੂਰ ਕਰਦੀ ਏ ਇਹ ਇਹ ਵੀ ਤਾਂ ਫੁਰਨੇ ਸਾਡੇ ਅੰਦਰ ਰਹੇ ਨੇ ਇਹ ਫੁਰਨੇ ਦਾ ਭੈ ਨਹੀਂ ਹੁੰਦਾ ਉਹ ਫੁਰਨੇ ਅੰਦਰ ਰਹੇ ਨੇ ਉਹ ਉੱਥੇ ਮਨ ਚੁੱਕਦਾ ਅੰਦਰਲੇ ਦੇ ਫੁਰਨੇ ਨੇ ਉਹ ਕਰਾਉਣਾ ਤੁਹਾਡੇ ਤੋਂ ਹੀ ਹੈ ਕਰਾਉਣਾ ਤੁਹਾਡੇ ਤੋਂ ਹੀ ਹੈ ਪਰ ਉਹ ਫੁਰਨੇ ਨੇ ਭੈ ਰਹਿਤ ਹੁੰਦੇ ਨੇ ਨਿਰਭਾਰ ਵੀ ਸਾਨੂੰ ਕਰਦੇ ਬਸ ਇੱਥੇ ਜਿਹੜੀ ਗੁਰਮੁਖ ਹੈ ਜਿਹੜਾ ਉਹ ਆਪਣਾ ਜਿਹੜੀ ਆਪਣੀ ਸੋਚ ਹੈ ਉਹਨੂੰ ਪਾਸੇ ਹੀ ਰੱਖ ਦਿੰਦਾ ਵੀ ਆਪਾਂ ਕਰਨਾ ਹੀ ਨਹੀਂ ਕੁਝ ਸੋਚਣਾ ਹੀ ਨਹੀਂ ਕੁਝ ਜੋ ਫੈਸਲਾ ਹੋਊਗਾ ਉਹ ਮੈਂ ਕਰਾਂਗੇ ਜਿਵੇਂ ਆਗਿਆ ਆਊਗੀ ਉਹ ਮੈਂ ਕਰਾਂਗੇ ਪਹਿਲੇ ਰੱਖ ਛੱਡਦਾ ਤੇ ਜਦੋਂ ਮੌਕੇ ਤੇ ਜੋ ਫੈਸਲਾ ਆਊਗਾ ਬਸ ਉਹਦਾ ਰਾਤ ਨੂੰ ਆਪਣਾ ਕੀਰਤਨ ਸੋਨਾ ਪੜ ਕੇ ਪੈ ਜਾਂਦਾ ਆਰਾਮ ਨਾਲ ਵੀ ਸਵੇਰੇ ਦੇਖੂ ਭਾਈ ਅੱਗੇ ਕਹਿ ਦਿੰਦੇ ਸੀ ਆਪਣੇ ਬਜ਼ੁਰਗ ਅੱਗੇ ਗੱਲਾਂ ਸੁਣਦੀਆਂ ਸੀਗੀਆਂ ਘਰਾਂ 'ਚ ਰਾਤ ਨੂੰ ਸੋਚੀ ਜਾਣਾ ਵੀ ਕੱਲ ਨੂੰ ਐ ਕਰਾਂਗੇ ਐ ਕਰਾਂਗੇ ਤੇ ਰਹਿ ਛੱਡੋ ਬਲ ਕਹਿੰਦੇ ਰਾਤ ਦੇ ਕਹਿੰਦੇ ਕਈ ਵਾਰੀ ਸੋਚਿਆ ਕੱਲ ਨੂੰ ਹੁੰਦਾ ਨਹੀਂ ਰਾਤ ਨੂੰ ਸਲਾਹ ਨਹੀਂ ਕਰੀ ਇਹਦੇ ਪਿੱਛੇ ਇੱਕ ਬੜੇ ਗਿਆਨ ਦੀ ਗੱਲ ਸੀ ਬੜੇ ਗਿਆਨ ਦੀ ਗੱਲ ਸੀ ਵੀ ਸਵੇਰੇ ਪਿੱਛੇ ਫਲਸਫੀ ਕੀ ਹੈ ਉਹਦੇ ਪਿੱਛੇ ਇਹ ਸੀ ਵੀ ਖਬਰਾਂ ਪਰਮੇਸ਼ਰ ਨੇ ਕਾਹਨੂੰ ਕੀ ਕਰਾਉਣਾ ਮੁਸਲਮਾਨਾਂ ਨੂੰ ਇਹ ਦ੍ਰਿੜ ਕਰਾਇਆ ਹੋਇਆ ਅਸੀਂ ਤਾਂ ਕਹਿੰਦੇ ਨੇ ਨਾ ਕੋਈ ਬੜੇ ਬਣ ਕੇ ਵੀ ਦ੍ਰਿੜ ਨਿਸ਼ਚਾ ਚਾਹੀਦਾ ਜੀ ਮੈਂ ਕਰ ਦੂੰਗਾ ਮਹਾ ਮੁਸਲਮਾਨ ਨਹੀਂ ਕਦੇ ਬੋਲੂਗਾ ਉਹ ਕਰੂਗਾ ਆ ਕੰਮ ਇਨਸ਼ਾ ਅੱਲਾ ਜੇ ਅੱਲਾ ਦੀ ਇੱਛਾ ਹੋਈ ਅੱਲਾਹ ਤਾਂ ਜੇ ਅੱਲਾ ਦੀ ਇੱਛਾ ਹੋਈ ਭਾਈ ਫਿਰ ਸਾਡਾ ਜਾ ਕੀ ਕਰੂਗਾ ਆ ਜੇ ਕੰਮ ਹੋਇਆ ਜੇ ਸਾਡੀ ਇੱਛਾ ਹੋਈ ਪਾਉਂਗਾ ਆਪਣਾ ਦਾਵਾ ਨਹੀਂ ਕਰਦੇ ਕੋਈ ਐਸਾ ਦਾਵਾ ਨਹੀਂ ਕਰਦਾ ਮੁਸਲਮਾਨਾਂ ਨੇ ਪੜਾਈ ਪੜਾਈ ਹੋਈ ਹੈ ਧਰਮ ਦੇ ਪੱਕੇ ਨੇ ਉਹ ਸਾਡੀ ਇਕੱਠੀ ਬੋਲੀ ਹੈ ਸਗੋਂ ਆਮ ਅਸਲ ਜੇ ਇਹ ਗੱਲਾਂ ਆਈਆਂ ਆਈਆਂ ਧਰਮ ਸੀ ਪਹਿਲਾਂ ਧਰਮ ਨਾਲ ਜੁੜੇ ਹੋਏ ਤੇ ਵਿੱਚ ਹੁਣ ਜਿਹੜੇ ਸਾਨੂੰ ਬਣਾਦਾ ਕੋਈ ਕਹਿੰਦੇ ਜੇ ਆ ਪੜਦੇ ਨੇ ਨਾ ਕੋਈ ਖੁਦੀ ਕੋ को ਬੁਲੰਦ ਇਸਨਾ ਖੁਦੀ ਨੂੰ ਬੁਲੰਦ ਕਰ ਲਾ ਆਪਣਾ ਭਈ ਜੇ ਮਨ ਕੇ ਵੀ ਖੁਦਾ ਖੁਦ ਪੁੱਛੇ ਬੰਦੇ ਦੇ ਬਤਾ ਤੇਰੀ ਰਜਾ ਕਿਆ ਹੈ ਇਹ ਹੰਕਾਰ ਦੇ ਬੋਲੇ ਨੇ ਉਹ ਦੂਜੇ ਪਾਸੇ ਇਹਦੀ ਕਾਟ ਹੈ ਉਹ ਵੀ ਕਦੀ ਬੋਲ ਰਿਹਾ ਮੁਸਲਮਾਨ ਕਦੀ ਉਹ ਬੋਲ ਰਿਹਾ ਕਹਿੰਦਾ ਮਟਾ ਦੇ ਆਪਣੀ ਹਸਤੀ ਕੋ ਅਗਰ ਤੱਕ ਮਰਤਬਾ ਚਾਹੀਏ ਪਾਸੇ ਤਾਂ ਖੁਦੀ ਨੂੰ ਖੁਦ ਖੁਦ ਹੀ ਹੁੰਦੀ ਹੈ ਮੈਂ ਉਹ ਉਰਦੂ ਦਾ ਲਫ਼ਜ਼ ਹੈ ਨਾ ਖੁਦੀ ਮੁਸਲਮਾਨੀ ਭਾਸ਼ਾ ਦਾ ਲਫ਼ਜ਼ ਹੈ ਖੁਦੀ ਮੈਂ ਇਹਨੂੰ ਕਹਿੰਦੇ ਨੇ ਉਹ ਮੈਨੂੰ ਉਹ ਕਹ ਰਿਹਾ ਖੁਦੀ ਨੂੰ ਬੁਲੰਦ ਕਰ ਲੈ ਨਾ ਉਹ ਕਹ ਰਿਹਾ ਖਤ ਮਟਾ ਦੇ ਆਪਣੀ ਹਸਤੀ ਨੂੰ ਅਗਰ ਗੱਜ ਮਰਤਬਾ ਚਾਹੀਏ ਕਿਉਂਕਿ ਦਾਣਾ ਖਾਕ ਮੇ ਮਿਲਕਰ ਗੁਲੇ ਗੁਲਜ਼ਾਰ ਹੁੰਦਾ ਹੈ ਖਾਕ ਜੇ ਮਟਾ ਦੇ ਗੁਰੂ ਦੀ ਧੂਵੀ ਹੈ ਜਿਹੜੀ ਚਰਨਾਂ ਦੀ ਉਹਦੇ ਵਿੱਚ ਆਪਣੇ ਆਪ ਪੂਰਾ ਮਟਾ ਦੇ ਆਖਰ ਕੁਝ ਮਰਤਬਾ ਚਾਹੀਦਾ ਖੁਦ ਖੁਦੀ ਨੂੰ ਮਟਾਉਣ ਦੀ ਗੱਲ ਹੈ ਇੱਕ ਕੁਝ ਖੁਦੀ ਨੂੰ ਬੁਲੰਦ ਕਰਨ ਦੀ ਗੱਲ ਹੈ ਦੋਏ ਬੋਲੇ ਸਾਡੇ ਚੱਲਦੇ ਨੇ ਪਰ ਜਿਹੜੇ ਅੱਜ ਦੇ ਵਿਦਵਾਨ ਨੇ ਉਹ ਦੋਇਆਂ ਨੂੰ ਹੀ ਗਲੇ ਲਾਈ ਫਿਰਦੇ ਨੇ ਅਸਲ 'ਚ ਇੱਕ ਦੀ ਇੱਕ ਦੂਜੀ ਕਾਟ ਹੈ ਉਹ ਗੁਰਮਤ ਨਾਲ ਮਿਲਦਾ ਹੈ ਜਿਹੜਾ ਕਹਿੰਦਾ ਨਾ ਮਟਾ ਦੇ ਆਪਣੀ ਹਸਤੀ ਨੂੰ ਉਹ ਗੁਰਮਤ ਦਾ ਬੋਲ ਹੈ ਉਹ ਭੈ ਭਾਵਨੀ ਵਿੱਚ ਪਰਮੇਸ਼ਰ ਦੀ ਬੋਲ ਰਿਹਾ ਹੈ ਹਨਾ ਉੱਚਾ ਬੋਲਣਾ ਬੋਲਣੀ ਹੈ ਕਰਤਾਰੋਂ ਡਰੀਏ ਜਿਹੜਾ ਕਰਤਾਰੋਂ ਡਰ ਕੇ ਬੋਲੂਗਾ ਉਹ ਕਦ ਕਹਿ ਦੂਗਾ ਵੀ ਖੁਦੀ ਨੂੰ ਬੁਲੰਦ ਕਰਨਾ ਉਹ ਤਾਂ ਖੁਦੀ ਨੂੰ ਮਟਾਉਣ ਦੀ ਗੱਲ ਕਰੂ ਇਹੀ ਗੱਲ ਹੈ ਤੇ ਸ਼ਲੋਕ ਵਿੱਚ ਗੁਰੂ ਸਾਹਿਬ ਕਰ ਰਹੇ ਨੇ ਵੀ ਉਹਨਾਂ ਨੂੰ ਰੁਕਾਵਟ ਨਹੀਂ ਦਰਗਾਹ ਜਥਾਤ ਨਾ ਹੁੰਦੀ ਤੇ ਹੁਣ ਦਰ ਜੇ ਹੋਵੇ ਸੋ ਪ੍ਰਤਨ ਜਿਹਦੇ ਤੇ ਉਹਦੀ ਅੰਤਰ ਆਤਮਾ ਹੀ ਖੁਸ਼ ਹੈ ਉਹਦਾ ਆਪਣਾ ਪਰ ਵੀ ਅੰਦਰਲਾ ਖੁਸ਼ ਹੈ ਉਹਨੂੰ ਰੁਕਾਵਟ ਕਾਦੀ ਅੰਦਰ ਜਾਣ ਦੀ ਉਹਨੂੰ ਅੰਦਰ ਜਾਣਾ ਕਿੱਥੇ ਹੈ ਹਿਰਦੇ 'ਚ ਸੁੱਖ ਹੈ ਦਿਮਾਗ 'ਚ ਦੁੱਖ ਹੈ ਉਹਨਾਂ ਨੂੰ ਰੁਕਾਵਟ ਨਹੀਂ ਜਦ ਮਰਜ਼ੀ ਆ ਕੇ ਬਾਹਰ ਸੰਸਾਰ 'ਚ ਵਿਚਰ ਲੈਂਦੇ ਨੇ ਗੁਰਮੁਖ ਮਾਇਆ ਦੇ ਵਿੱਚ ਵੀ ਰਹਿੰਦੇ ਨੇ ਉਦਾਸੀ ਵੀ ਰਹਿੰਦੇ ਨੇ ਉਦਾਸੀ ਕਿਵੇਂ ਰਹਿੰਦੇ ਨੇ ਉਦਾਸੀ ਆਪਣੇ ਅੰਦਰ ਜੁੜ ਕੇ ਰਹਿੰਦੇ ਨੇ ਆਪਣੇ ਅੰਤਰ ਆਤਮਾ ਦਾ ਪੱਲਾ ਫੜ ਕੇ ਰੱਖਦੇ ਨੇ ਗੁਰਬਾਣੀ ਵੀ ਜਿਹੜੀ ਹੈ ਅੰਤਰ ਆਤਮਾ ਦੀ ਆਵਾਜ਼ ਹੈ ਇਹ ਅਖਰੀ ਰੂਪ ਹੈ ਦਿੱਤਾ ਹੋਇਆ ਜੋ ਉਹਨਾਂ ਨੂੰ ਧੋਖੀ ਬਾਣੀ ਆਈ ਹਿਰਦੇ 'ਚ ਉਹਦਾ ਅਖਰੀ ਰੂਪ ਦੇਤਾ ਸੰਸਾਰ ਦੇ ਲੋਕਾਂ ਦਾ ਭਲਾ ਕਰਨ ਵਾਸਤੇ ਇਸ ਕਰਕੇ ਜਿਹੜਾ ਗੁਰਬਾਣੀ ਨਾਲ ਜੁੜਿਆ ਰਹੂਗਾ ਉਹ ਆਪਣਾ ਮਨ ਦਾ ਅਸਰ ਨੀਵਾਂ ਹੀ ਰੱਖੂ ਉਹ ਨੀਵਾਂ ਦਾ ਕੋਈ ਗੁਰਮਖ ਆਪਣੀ ਪਲੈਨਿੰਗ ਹੈ ਜਿਹੜੀ ਕਰਦਾ ਹੀ ਨਹੀਂ ਹਾਂਜੀ ਔਰ ਇਹ ਸੱਠਾ ਮਨਵਾ ਠਾਹੇ ਨਹੀਂ ਹੁਣ ਪੌੜੀ ਸ਼ਲੋਕ ਤੋਂ ਬਾਅਦ ਵਿਆਖਿਆ ਸ਼ੁਰੂ ਕੀਤੀ ਹੈ ਗੁਰੂ ਸਾਹਿਬ ਨੇ ਪੌੜੀ ਅੰਦਰ ਜਿਹੜੀ ਗੱਲ ਉੱਪਰ ਕਹੀ ਹੈ ਕਹਿੰਦੇ ਛੱਠਾ ਛੱਠੇ ਅੱਖਰ ਦੇ ਜਿਹੜੀ ਉਪਦੇਸ਼ ਆ ਅੱਖਰ ਹੀ ਹੈ ਨਾ ਛੱਠੇ ਅੱਖਰ ਦੇ ਰਾਹੀਂ ਸੰਸਾਰ ਦੇ ਲੋਕਾਂ ਨੂੰ ਗਿਆਨ ਦੇ ਰਹੇ ਨੇ ਗੁਰੂ ਸਾਹਿਬ ਉਹ ਕਹਿੰਦੇ ਛੱਠਾ ਮਨਵਾ ਠਾਹੇ ਨਹੀਂ ਜਿਹਦੇ ਤੇ ਫਿਰ ਉਹ ਪ੍ਰਸੰਨ ਹੈ ਜਿਹੜਾ ਖੁਦੀ ਨੂੰ ਬਿਠਾ ਕੇ ਰੱਖਦਾ ਉਹ ਫਿਰ ਮਨ ਨਹੀਂ ਢਾਉਂਦਾ ਕਿਸੇ ਦਾ ਸੱਚਾ ਮਨੁਆ ਸਾਹੇ ਨਹੀਂ ਉਹ ਕਿਸੇ ਦਾ ਮਨ ਝਾਉਂਦਾ ਨਹੀਂ ਉਹ ਨਹੀਂ ਕਹਿੰਦਾ ਕਿ ਨਾਮ ਦੇ ਪਛੀਮਾ ਮੰਦਰ 'ਚ ਨਹੀਂ ਆ ਸਕਦਾ ਸ਼ੂਦਰ ਨਾਮ ਨਹੀਂ ਜਪ ਸਕਦਾ ਉਹ ਨਹੀਂ ਕਿਸੇ ਦਾ ਮਨ ਤਾਂ ਉਹਦਾ ਉਹਦਾ ਕਹੂਗਾ ਸਗਲੇ ਜੀਤ ਮਾਰੇ ਨੇ ਤੇ ਅਧੀ ਕੀ ਕੀਤਾ ਪ੍ਰਚਾਰ ਵਿੱਚ ਕੀ ਗੱਲ ਆ ਰਹੀ ਹੈ ਨਾਮਦੇਵ ਦਾ ਮੰਦਰ ਬਣਾਤਾ ਨਾਮਦੇਵ ਦਾ ਹੀ ਮੰਦਰ ਬਣਾਤਾ ਨਾਲੇ ਕਹਿੰਦੇ ਅਸਲੀ ਬਾਤ ਕੀ ਕਹਿੰਦੇ ਫੇਰ ਫੇਰ ਦਿਆ ਦੇਵਰਾ ਨਾਮੇ ਕੋ ਪੰਡੀਆਂ ਨੂੰ ਕੋ ਪਿਛਵਾਰ ਲਾ ਉਹ ਉਹਨੂੰ ਦਾ ਅਸਲੀ ਮੰਦਰ ਦਿਖਾਤਾ ਨਾਮ ਦੇ ਨੂੰ ਦਾ ਉਹਨੇ ਇੱਟਾ ਮੰਦਰ ਇੱਟਾ ਪੱਥਰ ਵਾਲਾ ਮੰਦਰ ਤੇ ਕੀ ਸੀ ਉਹਨੂੰ ਅਸਲੀ ਮੰਦਰ ਦਿਖਾਤਾ ਨਾਮ ਦੇ ਨੂੰ ਕਿਹੜਾ ਦਿਖਾਤਾ ਮਨ ਮੰਦਰ ਮਾਨਕਾਰ ਮੱਕਾ ਉਹ ਦਿਖਾਤਾ ਉਹ ਫਿਰ ਉੱਥੇ ਨਾਮਦੇਵ ਜੀ ਕੀ ਕਹਿ ਰਹੇ ਨੇ ਕਹਿੰਦੇ ਹਿੰਦੂ ਪੂਜੇ ਦੇਹਰਾ ਮੰਦਰ ਨੂੰ ਦੇਹਰਾ ਕਹਿੰਦੇ ਨੇ ਕਹਿੰਦੇ ਮੁਸਲਮਾਨ ਮਸੀਤ ਤੇ ਨਾਮੇ ਸੋਈ ਸੇਵਿਆ ਨਾ ਦੇਵਾ ਨਾਮ ਸੀਤਾ ਨਾਮ ਦੇਵ ਨੇ ਉਹ ਸੇਵ ਲਿਆ ਉਹ ਸਮਝ ਲਿਆ ਨਾਮ ਦੇਵ ਉਹਦੇ ਨਾਲ ਜੁੜ ਗਿਆ ਨਾ ਜਿਹੜਾ ਦੇਰੇ ਜਾਂ ਨਾ ਮਸੀਤ ਚ ਫੱਟੀ ਉਹ ਬੋਲਤੀ ਨਾਮ ਦੇਵ ਨੂੰ ਜਿਹੜਾ ਨਾਮੇ ਦਾ ਸੁਆਮੀ ਹੈ ਨਾ ਨਾਮੇ ਦਾ ਸੁਆਮੀ ਨਾਮੇ ਦਾ ਸੁਆਮੀ ਦਾ ਨਾਲ ਹੈ ਅੰਦਰ ਹੈ ਅੱਗੇ ਆ ਜਾਣੀ ਲੋਕਾਂ ਦੀ ਗੱਲ ਅਗਲੇ ਅੱਜ ਨਾਮੇ ਉਹ ਸੇਵਿਆ ਨਾ ਦੇਰੇ ਜਾਂ ਨਾ ਮਸੀਤ ਚ ਨਾ ਮਸੀਤ ਜੋ ਹੁੰਦਾ ਨਾ ਦੇਰੇ ਚ ਹੁੰਦਾ ਉਹ ਫਿਰ ਜਦੋਂ ਉਹਦਾ ਬੈਠ ਕੇ ਜਾਣਕਾਰੀ ਲਈਦੀ ਹੈ ਗੁਰਦੁਆਰੇ ਦੇ ਪਰਮੇਸ਼ਰ ਹੁੰਦਾ ਗੁਰਦੁਆਰੇ ਜਿਹੜਾ ਜਾਣਕਾਰੀ ਆ ਪਰਮੇਸ਼ਰ ਦੀ ਮਿਲੂਗਾ ਕਿੱਥੇ ਕੀ ਉਹਦਾ ਐਡਰੈਸ ਆ ਕਿਵੇਂ ਮਿਲਦਾ ਹੁੰਦਾ ਕੀ ਸਾਨੂੰ ਕਰਨਾ ਪਊ ਇੱਥੇ ਬੈਠ ਕੇ ਤਾਂ ਪਰਮੇਸ਼ਰ ਦੀ ਜਾਣਕਾਰੀ ਮਿਲਦੀ ਪਰਮੇਸ਼ਰ ਦਾ ਅੰਦਰ ਉਹਦਾ ਹਿਰਦੇ ਹਿਰਦੇ ਹੀ ਹੈ ਕਹਿੰਦੇ ਬੱਤੀ ਰੱਬ ਥਿਆਲੀ ਹੈ ਜੰਗਲ ਕਹਿ ਢੁੰਦਾ ਕੌਣ ਦੱਸੂਗਾ ਆ ਗੁਰਬਾਣੀ ਦੀ ਸੋਝੀ ਦੱਸੂਗੀ ਉਹਨਾਂ ਨੇ ਕੀ ਕੀਤਾ ਨਾਮਦੇਵ ਦਾ ਹੀ ਮੰਦਿਰ ਬਣਾਤਾ ਐਡੀ ਸਾਜ਼ਿਸ਼ ਨਾਮਦੇਵ ਨੂੰ ਕਹਿੰਦਾ ਜੀ ਜਿਵੇਂ ਸਾਡੇ ਵੀ ਪ੍ਰਚਾਰਕ ਕਹਿੰਦੇ ਨੇ ਜੀ ਹਿੰਦੂ ਮੁਸਲਮਾਨ ਭਗਤਾਂ ਦੀ ਬਾਣੀ ਹੈ ਜੀ ਗੁਰੂ ਗ੍ਰੰਥ ਸਾਹਿਬ ਦੀ ਸਾਨੂੰ ਉਹਨਾਂ ਨੂੰ ਪੁੱਛਦੇ ਹੋ ਜਿਹੜੇ ਬੈਠੇ ਨੇ ਵੀ ਉਹ ਮੰਨਦੇ ਨੇ ਆਪਣੇ ਆਪ ਨੂੰ ਹਿੰਦੂ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹਿੰਦੂ ਭਗਤਾਂ ਦੀ ਬਾਣੀ ਦਰਜ ਹੈ ਉਹਨਾਂ ਨੂੰ ਪੁੱਛਦਾ ਲਾਓ ਕਹਿੰਦੇ ਨਾਮ ਹਿੰਦੂ ਨਾ ਮੁਸਲਮਾਨ ਭਗਤ ਦੇ ਕਹਿੰਦੇ ਨੇ ਅਸੀਂ ਉਹਨਾਂ ਨੂੰ ਥੱਪਾ ਲਾਉਂਦੇ ਉਹਨਾਂ ਦੇ ਹਿੰਦੂ ਭਗਤਾਂ ਦੀ ਬਾਣੀ ਹੈ ਉਹ ਭਗਤਾਂ ਦੀ ਵੀ ਕੋਈ ਜਾਤ ਹੁੰਦੀ ਹੈ ਗੁਰਮੁਖਾਂ ਦੀ ਵੀ ਜਾਤ ਹੁੰਦੀ ਹੈ ਗੁਰਮੁਖਾਂ ਦੀ ਕੋਈ ਜਾਤ ਹੁੰਦੀ ਹੈ ਗੁਰਮੁਖ ਦਾ ਪਰਮੇਸ਼ਰ ਨਾਲ ਜੁੜੇ ਹੁੰਦੇ ਨੇ ਗੁਰਮੁਖਾਂ ਦਾ ਕੋਈ ਧਰਮ ਨਹੀਂ ਹੁੰਦਾ ਗੁਰਮੁਖਾਂ ਦਾ ਸੱਚ ਧਰਮ ਹੁੰਦਾ ਸਿਰ ਅਸੀਂ ਤਾਂ ਇਹਨਾਂ ਨੂੰ ਵੀ ਵੱਡੀਆਂ ਬਾਤਾਂ ਵੀ ਨਾਮ ਦੇ ਵਿੱਚ ਬੈ ਜੀ ਉਹ ਕਬੀਰ ਜਲਾਇਆ ਜੀ ਤੇ ਉਹਨਾਂ ਨੂੰ ਮੁਸਲਮਾਨ ਬਣਾਤਾ ਹਿੰਦੂ ਬਣਾਤਾ ਉਹ ਜਾਤ ਦਾ ਮਿਟਣੀ ਹੈ ਸਗੋਂ ਪਹੁੰਚ ਗਾਉਣ ਲੱਗੇ ਕੀ ਕਰਦੇ ਨੇ ਅੱਜ ਤੋਂ ਤੇਰੀ ਕੋਈ ਜਾਤ ਨਹੀਂ ਤੇਰੀ ਕੋਈ ਕੁੱਲ ਨਹੀਂ ਤੇਰਾ ਕੋਈ ਘਰ ਨਹੀਂ ਤੇਰਾ ਕੋਈ ਪਿਓ ਨਹੀਂ ਤੇਰੀ ਮਾਂ ਨਹੀਂ ਧਰਮ ਦਾ ਰਿਸ਼ਤਾ ਜੋੜਦਾ ਮਾਤਾ ਸਾਹਿਬ ਕੌਰ ਹੈ ਸਸਮ ਪਾਸ਼ਾ ਪਿਤਾ ਹੈ ਪਿੰਡ ਨੰਦਪੁਰ ਹੈ ਨਾਨਕੇ ਦੇ ਗੁਰੂ ਵੀ ਲਾਹੌਰ ਨੇ ਆ ਬੜਾ ਦਲ ਨਵੀਂ ਬੋਲੀ ਬੜਾ ਰਿਸ਼ਤਾ ਸਭ ਸਭੇ ਤੇਰੇ ਕਾ ਸਾਰ ਸੀਗੇ ਤੋੜਦੇ ਬੰਦੇ ਕਹਿੰਦੇ ਲੱਗੀ ਸਭੇ ਸਾਥ ਕੁਲਾਵੇ ਕਿੱਥੇ ਕੂੜੇ ਸਾਗ ਸੀ ਜਿਹੜੇ ਬਾਅਦ ਜਿਹੜੇ ਕੂੜੇ ਹੋ ਹੀ ਜਾਣੇ ਨੇ ਜਦ ਦੇਹ ਤੋਂ ਹੰਸ ਤੱਕ ਜਾਂਦਾ ਉਡਾਰੀ ਮਾਰਦਾ ਕੋਈ ਪਾਉਂਦਾ ਤਾਂ ਰੋਕਦੇ ਨੇ ਕਹਿੰਦੇ ਚਲੇ ਗਿਆ ਨੂੰ ਨਹੀਂ ਕਹਿੰਦਾ ਯਾਦ ਕਰੀ ਰਹਿੰਦਾ ਤੋੜ ਦਿੰਦੇ ਨੇ ਉਹ ਗੁਰਮੁਖ ਪਹਿਲੇ ਤੋੜ ਲੈਂਦਾ ਗੁਰਮੁਖ ਪਹਿਲੇ ਸੱਚ ਨਾਲ ਜੋੜੀ ਜੋੜ ਲੈਂਦਾ ਸੱਚ ਨਾਲ ਹਾਂਜੀ ਉਹ ਮਨੁਆ ਨਹੀਂ ਠਾਉਂਦਾ ਜਿਹੜਾ ਐਸਾ ਗੁਰਮੁਖ ਜਿਹੜਾ ਠਾਉਂਦਾ ਨਹੀਂ ਹੈ ਹਾਂਜੀ ਜੋ ਸਗਲ ਤਿਆਗ ਇੱਕੇ ਹੀ ਕੌਣ ਜੋ ਸਾਰਾ ਕੁਝ ਛੱਡ ਕੇ ਇੱਕ ਨਾਲ ਲਿਪਟ ਜਾਂਦਾ ਜਿਹੜਾ ਇੱਕ ਨਾਲ ਲਿਪਟ ਗਿਆ ਨਾ ਜਿਹਦਾ ਇੱਕ ਨਾਲ ਮੋਹ ਪੈ ਗਿਆ ਜਿਹਦਾ ਇੱਕ ਨਾਲ ਪ੍ਰੀਤ ਦੀ ਦੌਰੀ ਜੁੜ ਗਈ ਉਹ ਜਿਹੜਾ ਹੈ ਉਹਦੀ ਵਸਦਾ ਹੈ ਉਹ ਨਹੀਂ ਢਾਉਂਦਾ ਮਨ ਕਿਸੇ ਦਾ ਗੁਰੂਆਂ ਬੋਲਦਾ ਜੇ ਕੋਈ ਮੁਸਲਮਾਨ ਆ ਗਿਆ ਉਹਨੂੰ ਵੀ ਰਾਹ ਦਿਖਾਤਾ ਉਹਦਾ ਦੇਖਿਆ ਹੀ ਨਹੀਂ ਧਰਮ ਕੀ ਹੈ ਉਹਨੂੰ ਕਹਿੰਦਾ ਭਾਈ ਜੇ ਤੂੰ ਅੱਲਾ ਨੂੰ ਚਾਹੁੰਦਾ ਉਹ ਕਹਿੰਦੇ ਮਨ ਨੂੰ ਮੱਕਾ ਬਣਾ ਲੈ ਉਹ ਮੱਕੇ ਜਾਣ ਦੀ ਲੋੜ ਨਹੀਂ ਪੈਣੀ ਕਹਿੰਦੇ ਮਨ ਕਰ ਮੱਕਾ ਕਿਬਲਾ ਕਰ ਦੇਹੀ ਕਹਿੰਦੇ ਦੇ ਮਸੀਤ ਮਨ ਮੌਲਾਨਾ ਕਹਿੰਦੇ ਮਨ ਨੂੰ ਬਣਾਣਾ ਮੁੱਲਾ ਦੇ ਨੂੰ ਬਣਾਣਾ ਮਸੀਤ ਅੱਲਾ ਅੰਦਰ ਰਹਿੰਦਾ ਹੀ ਆ ਉਹਨੂੰ ਵੀ ਉਪਦੇਸ਼ ਦੇ ਨਾਲ ਹੀ ਦੇਣਾ ਗੁਰਮੁਖ ਦਾ ਰਾਹ ਦੱਸਣ ਵਾਲਾ ਹੁੰਦਾ ਕਰਾਹੇ ਪਾਉਣ ਵਾਲਾ ਨਹੀਂ ਹੁੰਦਾ ਗੁਰਮੁਖ ਗੁਰਮੁਖ ਕਿਸੇ ਦੀ ਜਾਤ ਗੋਤ ਸਰੀਰ ਕੁੱਲ ਕੁਝ ਨਹੀਂ ਦੇਖਦਾ ਗੁਰਮੁਖ ਤਾਂ ਉਹਦੀ ਅੰਤਰਾਤਮਾ ਦੇਖਣੀ ਹੈ ਉਹਨੂੰ ਇੱਕ ਇੱਕ ਪਿਤਾ ਦੇ ਬਾਰਕ ਸਮਝ ਕੇ ਉਹਨੂੰ ਵਿਆਹ ਦੇਣਾ ਬਸ ਗੁਰਮੁਖ ਦਾ ਕੰਮ ਇਹੀ ਹੁੰਦਾ ਹੁਣ ਅਸੀਂ ਕਹਿੰਦੇ ਜੀ ਦਸਮ ਬਾਦਸ਼ਾਹ ਨੇ ਦੇਸ਼ ਕੌਮ ਵਾਸਤੇ ਸ਼ਹੀਦੀ ਦਿੱਤੀ ਅਸੀਂ ਕਿਹੜੇ ਦੇਸ਼ ਵਾਸਤੇ ਇੰਡੀਆ ਵਾਸਤੇ ਕੁਰਬਾਨੀ ਦਿੱਤੀ ਹੈ ਸਾਡੇ ਪ੍ਰਜਾਰ ਸਾਰੇ ਇਹੀ ਕਹਿੰਦੇ ਦੇਸ਼ ਕੌਮ ਵਾਸਤੇ ਸਰਬੰਤ ਵਾਰਤਾ ਇਹ ਦਸਮ ਬਾਦਸ਼ਾਹ ਦੇਸ਼ ਦਾ ਦੱਸੋ ਭਾਈ ਕਿਹੜਾ ਸੀ ਉਹ ਹਿੰਦੁਸਤਾਨ ਨੂੰ ਦੇਸ਼ ਮੰਨਦੇ ਸੀ ਫਿਰ ਉਦੋਂ ਤੋਂ ਕੋਈ ਪਾਕਿਸਤਾਨ ਵੀ ਵਿੱਚੇ ਦੀ ਪਾਕਿਸਤਾਨ 1947 ਚ ਬਣਿਆ ਉਦੋਂ ਨਾ ਪਾਕਿਸਤਾਨ ਵੀ ਵਿੱਚ ਦੀ ਬੰਗਲਾਦੇਸ਼ ਵੀ ਵਿੱਚ ਦੀ ਫਿਰ ਉਹਨੂੰ ਕਿਹੜਾ ਦੇਸ਼ ਸੀ ਕਿ ਗੁਰੂਆਂ ਦਾ ਵੀ ਦੇਸ਼ ਹੁੰਦਾ ਗੁਰੂ ਦੇ ਸਾਰੀ ਕਾਇਨਾਤ ਦਾ ਗੁਰੂ ਹੁੰਦਾ ਨਾਲੇ ਜਗਤ ਗੁਰੂ ਬਾਬਾ ਕਹੀ ਉਹ ਵੀ ਜਗਤ ਦਾ ਫਿਰ ਸਾਰੇ ਸੰਸਾਰ ਦਾ ਹੀ ਬਾਬਾ ਫਿਰ ਉਹ ਫਿਰ ਉਪਦੇਸ਼ ਵੀ ਸਾਰੇ ਜਗਤ ਨੂੰ ਦੇਊਗਾ ਉਹਦਾ ਤਾਂ ਸਾਰੇ ਹੀ ਨੇ ਜਿਵੇਂ ਪਰਮੇਸ਼ਰ ਦੇ ਨੇ ਉਹ ਗੁਰੂਆਂ ਨੂੰ ਤੁਸੀਂ ਕਿਸੇ ਇਲਾਕੇ ਨਾਲ ਕਿਸੇ ਕੌਮ ਨਾਲ ਕਿਸੇ ਧਰਮ ਨਾਲ ਨਹੀਂ ਜੋੜ ਸਕਦੇ ਜੇ ਜੋੜਦਾ ਉਹਨੇ ਇਹ ਸੋਚੀ ਨਹੀਂ ਹੈ ਚੀਨੀ ਦਾ ਕੀ ਧਰਮ ਹੈ ਜਿਹੜਾ ਮਰਜ਼ੀ ਖਾਵੇ ਮੂੰਹ ਮਿੱਠਾ ਕਰ ਲੂ ਚੀਨੀ ਤਾਂ ਨਹੀਂ ਦੇਖਦੀ ਵੀ ਮੁਸਲਮਾਨ ਨੂੰ ਕੌੜੀ ਲੱਗੂ ਜਾਂ ਚੀਨੀ ਹਿੰਦੂ ਨੂੰ ਖੱਟੀ ਲੱਗੂ ਸਿੱਖ ਨੂੰ ਮਿੱਠੀ ਲੱਗੂ ਚੀਨੀ ਦਾ ਭਾਈ ਕੋਈ ਖਾ ਲਵੇ ਮਿੱਠੀ ਲੱਗੂ ਇਹ ਤਾਂ ਕੁਰਬਾਨੀ ਐਸੀ ਹੈ ਗੁਰੂਆਂ ਦਾ ਉਪਦੇਸ਼ ਐਸਾ ਕੋਈ ਸੁਣ ਲਵੇ ਜਿਹੜੀ ਨਫ਼ਰਤ ਹੈ ਨਾ ਉਹ ਸਿੱਖਾਂ ਵਿਰੁੱਧੀ ਹੈ ਸੱਚ ਜਿਹੜਾ ਸਾਨੂੰ ਦੂਜੇ ਅੱਜ ਨਫ਼ਰਤ ਕਰਦੇ ਨੇ ਨਾ ਉਹ ਸਾਡੇ ਸਾਡਾ ਅੱਜ ਨਹੀਂ ਹੈ ਗੁਰੂਆਂ ਅਨੁਸਾਰ ਉਹ ਨਫ਼ਰਤ ਸਾਡੇ ਪ੍ਰਤੀ ਆ ਗੁਰਬਾਣੀ ਨਾਲ ਨਫ਼ਰਤ ਕਿਸੇ ਦੀ ਨਹੀਂ ਹੈ ਕਿਸੇ ਦੀ ਜੁਰਤ ਨਹੀਂ ਗੁਰਬਾਣੀ ਦੇ ਖਿਲਾਫ ਬੋਲਦਾ ਕੋਈ ਗੁਰਬਾਣੀ ਦੇ ਅਨੁਸਾਰ ਗੁਰਬਾਣੀ ਨੂੰ ਤਾਂ ਸਾਰੇ ਸਭੋ ਵਰਸ਼ਨ ਦਿੰਦੇ ਨੇ ਗੁਰਬਾਣੀ ਦੇ ਉਦਾਹਰਨ ਨਾਲ ਦਿੰਦੇ ਨੇ ਵਰਤਦੇ ਨੇ ਗੁਰਬਾਣੀ ਨੂੰ ਤਾਂ ਵਰਤਨ ਕਿਹੜਾ ਬਣਦੀ ਹੈ ਜੀਨੀ ਆ ਭਾਈ ਸਭ ਵਾਸਤੇ ਹੀ ਬਣੀ ਹੈ ਪਰਮੇਸ਼ਰ ਨੇ ਬਣਾਈ ਹੈ ਗੁਰਬਾਣੀ ਹੈ ਤੁਰਕੀ ਆਈ ਹੈ ਕਿ ਸਿੱਖ ਵਾਸਤੇ ਹੈ ਇਹਦੇ ਵਾਸਤੇ ਹੈ ਤੁਰਕੀ ਬਾਣੀ ਸਾਰੇ ਸੰਸਾਰ ਸਾਰੇ ਜਗਤ ਵਾਸਤੇ ਹੀ ਆਈ ਹੈ ਇਸ ਕਰਕੇ ਕਿਸੇ ਦਾ ਜਿਹੜਾ ਇਸਾ ਗੁਰਸਿੱਖ ਹੈ ਤੇ ਆ ਕੇ ਜਿਹੜਾ ਇੱਕ ਨਾਲ ਲੱਗ ਜਾਂਦਾ ਉਹ ਨਹੀਂ ਕਿਸੇ ਦਾ ਮਨ ਤੋੜਦਾ ਹਾਂਜੀ ਸਾਇ ਸਹਿਕ ਮਾਇਆ ਸੰਗ ਮੂਏ ਦੁਨੀਆ ਇਹਨੂੰ ਸੁਣੋ ਆ ਜਿਹੜੇ ਸਿੱਖ ਸੀ ਆ ਕੋਤੇ ਹੱਥ ਫੜਦੇ ਆ ਅਜਾ ਮਾਚੀ ਅੱਡ ਮਾਚੀ ਵਾੜੇ ਦਾ ਕਿ ਜਦੋਂ ਦਸਮ ਪਾਸ਼ਾ ਕੇ ਰਹੇ ਨੇ ਗਲਾਬੇ ਦੇ ਪੰਜਾਬੇ ਦੇ ਖੂਹ ਤੇ ਉਹ ਡਰ ਗਏ ਸਿੱਖ ਵੀ ਜਿਹੜੇ ਤੜਕੇ ਤੜਕੇ 4 ਵਜੇ ਆ ਕੇ ਲੈ ਲੱਗੇ ਜਿਵੇਂ ਹੁਣ ਆਪਣੇ ਕੋਈ ਪ੍ਰਾਹੁਣਾ ਆਇਆ ਹੋਵੇ ਆਪਾਂ ਉਹਦਾ ਕੈਚੀ ਚੱਕ ਕੇ ਸਗਣ ਦੇਣ ਲੱਗ ਜੀ ਉਹਦਾ ਹੋਵੇ ਸੁੱਤਾ ਇਹਦਾ ਮਤਲਬ ਘਰੋਂ ਕੱਢਣਾ ਚਾਹੁੰਦੇ ਆ ਇਸ਼ਾਰਾ ਤਾਂ ਇਹੀ ਹੈ ਵੀ ਗੱਡੀ ਤੁਸੀਂ ਤੁਸੀਂ ਕਿੰਨੇ ਵਜੇ ਚੱਲਣਾ ਜੀ ਕੈਚੀ ਲਾ ਕੇ ਸਗਣ ਬਣਾਉਣ ਲੱਗ ਜੀ ਤਾਂ ਇਹਦਾ ਮਤਲਬ ਇਹ ਆ ਵੀ ਹੁਣ ਕੱਢਣਾ ਚਾਹੁੰਦੇ ਆ ਦਸਮ ਪਾਸ਼ਾ ਨੂੰ ਤਾਂ ਹੁਣ ਘੱਟ ਗਿਆਨ ਦੇ ਮਾਲਕ ਸੀਗੇ ਉਹ ਸਮਝ ਗਏ ਕਿ ਡਰਦੇ ਨੇ ਉਹ ਪਿੱਛੇ ਫੌਜਾਂ ਨਾਲ ਲੱਗੀਆਂ ਹੋਈਆਂ ਸੀ ਤੇ ਆ ਭੇਜਿਆ ਖਣੀ ਖਾਨ ਦੇ ਖਾਨ ਕੋਲ ਉਹ ਫਿਰ ਕਿੱਥੇ ਪਛਾਣਿਆ ਉਹਨਾਂ ਨੇ ਦੂਸਰਾ ਵੀਰ ਬਣਾ ਕੇ ਲੈ ਕੇ ਗਏ ਨੇ ਕੌਣ ਸੀਗੇ ਮੂਰੇ ਕੌਣ ਲੱਗੇ ਨੇ ਮੂਰੇ ਕੌਣ ਲੱਗੇ ਅਜੀ ਜਿਹੜੇ ਨਫ਼ਰਤ ਵਾਲੀ ਗੱਲ ਕੀਤੇ ਵਾਲੀ ਉਹ ਗੱਲ ਨੂੰ ਅਸੀਂ ਹਾਈਲਾਈਟ ਕਰ ਦਿੰਨੇ ਆ ਜਿਵੇਂ ਗੰਗੂ ਨੂੰ ਹਾਈਲਾਈਟ ਕਰਦਾ ਮਤੀਦਾਰ ਤੇ ਸਤੀਦਾਰ ਸੀ ਤਾਂ ਭਾਈ ਬ੍ਰਾਹਮਣ ਸੀਗੇ ਕੋਈ ਜਿਹੜਾ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਇਹਦਾ ਇਹਦਾ ਧਰਮ ਨੂੰ ਮਤਲਬ ਕਣੀ ਦਾ ਨਦੀ ਦਾ ਮੂਰੇ ਲੱਗੇ ਨੇ ਉਹ ਅਸੀਂ ਘੱਟ ਪ੍ਰਚਾਰ ਦੇ ਹੁਣ ਲੱਗ ਕੇ ਲੈ ਕੇ ਗਏ ਸੁਰੱਖਿਅਤ ਬਣਾ ਕੱਢ ਕੇ ਸੁਰੱਖਿਅਤ ਲੈ ਗਏ ਉਸ ਕਰਕੇ ਕੋ ਪਿਆਰ ਦੀ ਨਾ ਜੇ ਉਹਨਾਂ ਨੇ ਦੇਖਿਆ ਇਹ ਤਾਂ ਮੁਸਲਮਾਨ ਆ ਜਾ ਗੁਰਦੁਆਰੇ ਦੇ ਵਿੱਚ ਹਾਜ਼ਰ ਨੇ ਮਾਛੀਗੜ ਜਾਓ ਬੇਟਾ ਹਾਜ਼ਰ ਨੇ ਸਮਾਧਾਨ ਨੇ ਉਹਨਾਂ ਦੀ ਨੋ ਇੱਧਰ ਪ੍ਰਕਾਸ਼ ਆਵਾਜ਼ ਇੱਧਰ ਸਾਹਮਣੇ ਉਹਨਾਂ ਦੀ ਸਮਾਧਾਨ ਨੇ ਤੋਲਾ ਸਾਹਿਬ ਨੇ ਹਾਜ਼ਰ ਹੈ ਗੁਰੂ ਘਰ ਦਾ ਉਹਦਾ ਹਿਰਦਾ ਵਿਸ਼ਾਲ ਹੈ ਇੱਥੇ ਤਾਂ ਸਾਰਾ ਸਾਰਿਆਂ ਵਾਸਤੇ ਜਗ੍ਹਾ ਹੈ ਪਰ ਜਿਹੜਾ ਸਾਡਾ ਇੱਥੇ ਪ੍ਰਚਾਰ ਹੈ ਉਹ ਸਾਡੇ ਦਾ ਸਿੱਖਣਾ ਸਿੱਖਣਾ ਹੈ ਸਾਡੇ ਦਾਰੇ ਦੇਖ ਲਓ ਕਿੰਨੇ ਨੇ ਹੰਗ ਸਿੰਘਾਂ ਦੇ ਦਾਰੇ ਦੇਖ ਲਓ ਹੋਰ ਸਥਾਵਾਂ ਦੇਖ ਲਓ ਕਿੰਨੀਆਂ ਨੇ ਉਹ ਜਿਆਦਾ ਅਸੀਂ ਜਿਹੜਾ ਨੇ ਜਿਹੜਾ ਜਿਹੜੇ ਮੋਢੀ ਜੀ ਉਹ ਅਸੀਂ ਚੌਲਾਂ ਮਾ ਖਿੰਡੇ ਫਿਰਦੇ ਆ ਜਿਆਦਾ ਅਸੀਂ ਉਹ ਚੌਲਾਂ ਮਾ ਖਿੰਡੇ ਫਿਰਦੇ ਆ ਜਿਆਦਾ ਅਰੇ ਮੈਂ ਭਾਈ ਗੁਰੂ ਦੇ ਨਾਲ ਮੇਰਾ ਕਿਹੜਾ ਨਾਲ ਹੀ ਤੁਹਾਡਾ ਮੈਂ ਗੁਰੂ ਵਾਲਾ ਦਾ ਜਾਂ ਫਤਿਹ ਸਿੰਘ ਵੀ ਜੱਦੇ ਸਿੰਘ ਹੈ ਉਹ ਕੋਈ ਜੱਦੇ ਦਾ ਚੱਲੇ ਤਾਂ ਫਤਿਹ ਸਿੰਘ ਨਹੀਂ ਨੇ ਜਾਣੇ ਹੋ ਜਾ ਕੋਈ ਸਾਡਾ ਨਾਮ ਬੁੱਢਾ ਲਾਲ ਹੈ ਨਾ ਸਾਡਾ ਕੋਈ ਵਿਧੀ ਜੰਦੀ ਹੈ ਨਾ ਕੋਈ ਹੋਰ ਹੈ ਸਾਡੇ ਤਾਂ ਸਭ ਗੁਰੂ ਨਾਲ ਜੁੜੇ ਹੋਏ ਆ ਬਾਣਾ ਕੀ ਦਾ ਗੁਰੂ ਨੇ ਸਾਡਾ ਦਾ ਦੌਲਤਾਂ ਅਸੀਂ ਬਣਾਏ ਨੇ ਬੰਦੀਆਂ ਬੋਲ ਨੂੰ ਆ ਦੇਖ ਗੁੰਡੀਆਂ ਵੀ ਜਾਂਦੀਆਂ ਨੇ ਫਿਰ ਗੱਟੇ ਵੀ ਲੈਂਦੇ ਨੇ ਆਪ ਕੀ ਨਾਲ ਲੈਂਦੇ ਨੇ ਆਪਣੇ ਦੀ ਦੁਸ਼ਮਣੀ ਕੀ ਵੀ ਆਪਣੇ ਨਾਲ ਇਹ ਹੁਣ ਆਈ ਉਹ ਨਫ਼ਰਤ ਸਿੱਖਾਂ ਪ੍ਰਤੀ ਹੈ ਅਸਲ ਜੀ ਜੇ ਦੁਨੀਆ ਦੂਰ ਗਈ ਹੈ ਸਾਡਾ ਕਿਰਦਾਰ ਦੇਖ ਕੇ ਦੂਰ ਜਾ ਰਹੀ ਹੈ ਸਾਡੇ ਜਿਵੇਂ ਵੀ ਆਪਾਂ ਗੱਲ ਸੀ ਜੇ ਦਰਗਾਹ ਦੇ ਕੋਲ ਵੀ ਆਉਂਦਾ ਹੁੰਦਾ ਨੱਕ ਬੰਦ ਕਰਕੇ ਨਿਕਲ ਜਾ ਦੂਰ ਤੇ ਦਰਗਾਹ ਦੇ ਕੋਲ ਖੁਸ਼ਬੂ ਦਾ ਨੇੜੇ ਆਉਣਾ ਖੁਸ਼ਬੂ ਦੇ ਕੋਈ ਐਸਾ ਪ੍ਰਚਾਰ ਸਾਡਾ ਹੋਵੇ ਜਿਹੜੇ ਸਾਡੇ ਲੋਕ ਆਪੇ ਨੇੜੇ ਆਉਣਗੇ ਸਾਡੇ ਦੇ ਕਾਬਲੀਅਤ ਹੋਵੇ ਉਹਨਾਂ ਹੋਵੇ ਸਾਡੇ ਚ ਆਪੇ ਆਉਣਗੇ ਨੇੜੇ ਸਾਡਾ ਸੰਸਾਰ ਨੇੜੇ ਆਊਗਾ ਹਾਂਜੀ ਐਕ ਠੈਕ ਮਾਇਆ ਸੰਗ ਮੂਏ ਜਿਹੜੇ ਮਾਇਆ ਦੇ ਨਾਲ ਰਹਿਣਗੇ ਗੁਰੂ ਨੂੰ ਛੱਡ ਕੇ ਕਹਿੰਦੇ ਠੈਕ ਠੈਕ ਅਗਲੇ ਮੂਏ ਠੈਕਣਾ ਹੁੰਦਾ ਆਪਸ ਚ ਆ ਜਾਣਾ ਝਗੜਦੇ ਰਹਿਣਾ ਆਪਸ ਵਿੱਚ ਕਹਿੰਦੇ ਠੈਕ ਠੈਕ ਮਾਇਆ ਸੰਗ ਮੂਏ ਲਗੇ ਸਾਡੇ ਜੀਵਨ ਨਹੀਂ ਹੋ ਸਕਦੇ ਕੇ ਦੁਬਾਰਾ ਜਨਮ ਲੈਣਾ ਪਊਗਾ ਜੇ ਠੈਕਣ ਕਿਹਦੇ ਵਾਸਤੇ ਮਾਇਆ ਵਾਸਤੇ ਲੜਾਈ ਕਾਦੀ ਆ ਸਥਾਨਾ ਵਾਸਤੇ ਮਾਇਆ ਵਾਸਤੇ ਗੋਲਕ ਵਾਸਤੇ ਜਾਂ ਚੌਧਰ ਵਾਸਤੇ ਜਾਂ ਸੰਸਾਰੀ ਵਡਿਆਈ ਵਾਸਤੇ ਹੁਣ ਜਿੰਨੀਆਂ ਜਿੰਨੀਆਂ ਹੁਣ ਚੱਲਦੀਆਂ ਨੇ ਗੋਲੀਆਂ ਰੌਲਾ ਕਹਿੰਦਾ ਲੜੀ ਦਾ ਜੇ ਉਹ ਕਹਿੰਦੀ ਵੀ ਉਹ ਬਣਨਾ ਨਹੀਂ ਤੂੰ ਨੇ ਤਾਂ ਸੇਵਕ ਬਣਾਏ ਨੇ ਗੁਰੂ ਆਪ ਦਾਸ ਬਣੇ ਨੇ ਜੇ ਸਾਰੇ ਹੀ ਸੇਵਕ ਬਣ ਗਏ ਲੜਾਈ ਖਤਮ ਹੈ ਪਰ ਆ ਨਕਸ਼ਾ ਵੀ ਦਿਖਾਤਾ ਪੰਜਮ ਪਾਸ਼ਾ ਨੇ ਕਹਿੰਦੇ ਠਹਿਕ ਠਹਿਕ ਮਾਇਆ ਸੰਗ ਮਾਇਆ ਪਿੱਛੇ ਹੀ ਮਰੋਗੇ ਮਾਇਆ ਪਿੱਛੇ ਲੜੋਗੇ ਠਹਿਕ ਹੋਗੇ ਆਪ ਦੁਸ਼ਮਣੀ ਚੱਲਦੀ ਰਹੂ ਜਨਮਾਂ ਜਨਮਾਂਤਰਾਂ ਵਿੱਚ ਚੱਲਦੀ ਰਹੂ ਆਉਂਗੇ ਜਨਮ ਲਾਉਂਗੇ ਫਿਰ ਫਿਰ ਥੈਂਕੀ ਜਾਉਂਗੇ ਆਪਸ ਵਿੱਚ ਟਕਰਾਈ ਜਾਉਂਗੇ ਆਪਸ ਵਿੱਚ ਹਾਂਜੀ ਉਹ ਆ ਕੇ ਕੁਸ਼ਲ ਨਾ ਕਤ ਹੋਏ ਉਸੇ ਕੁਸ਼ਲ ਹੋ ਜੀ ਉਹ ਆ ਕੇ ਕਿੰਨਾ ਦੇ ਜਿਹੜੇ ਆਪੇ ਵਿੱਚ ਠਹਿਕਣਗੇ ਉਹਨਾਂ ਨੇ ਕੁਸ਼ਲ ਕਿਵੇਂ ਹੋ ਜੂ ਕੁਸ਼ਲ ਖੁਸ਼ੀ ਸ਼ਾਂਤੀ ਨੂੰ ਕਹਿੰਦੇ ਖੁਸ਼ੀ ਨੂੰ ਉਹ ਕੁਸ਼ਲ ਆਨੰਦ ਉਹਨਾਂ ਦੇ ਕਿਵੇਂ ਹੋ ਜੂ ਹਿਰਦੇ 'ਚ ਉਹ ਚੈਨ ਨਾਲ ਕਿਵੇਂ ਬੈਠ ਜਾਣਗੇ ਬਲਵੀਰ ਸਿੰਘ ਤਿੰਨ ਗੱਡੀਆਂ ਨੇ ਅੱਗੇ ਤਿੰਨ ਗੱਡੀਆਂ ਨੇ ਅੱਗੇ ਪਿੱਛੇ ਹੋਵੇ ਖਾਲਸਾ ਕਾਨਪੁਰ ਦੀ ਫੌਜ ਔਰ ਸੁਰੱਖਿਆ ਹੋਵੇ ਪੁਲਿਸ ਦੀ ਉਹ ਫੌਜ ਤਾਂ ਲੋਕਾਂ ਵਾਸਤੇ ਬਣੀ ਹੈ ਐਂ ਦਾ ਵੀ ਜੱਥੇਦਾਰ ਹੈ ਮਿੱਟੀ ਨੇ ਹੁਣ ਸੀ ਮਿੱਟੀ ਦੇ ਮਾਧੋ ਜੱਥੇਦਾਰ ਆ ਉਹ ਪਤਾ ਕੀ ਹਾਲ ਤੋਂ ਵੀ ਸਾਡੀ ਆਜ ਦੀ ਬਣੀ ਗਈ ਹੈ ਕਹਿੰਦੇ ਸਿੰਘ ਭਲਾਈ ਹੋਏ ਗਏ ਉਹ ਸਿੰਘ ਤਾਂ ਬਿੱਲੀ ਹੋ ਗਏ ਉਹ ਬਿੱਲੀ ਵੀ ਪਤਾ ਕਹਿੰਦੀ ਉਹ ਕਹਿੰਦੇ ਘਰ ਕੀ ਬੁਲਾਈ ਅਵਰ ਸਖਾਈ ਮੂਸਾ ਦੇਖ ਲੜਾਈ ਰੇ ਉਹ ਬਿੱਲੀ ਵੀ ਹੁੰਦੀ ਤੇ ਚੂਹਾ ਦਾ ਮਾਰ ਲੈਂਦੀ ਸਾਡੇ ਦਾ ਚੂਹਾ ਮਾਰਨ ਜੋਗ ਵੀ ਨਹੀਂ ਰਹੇ ਸਾਡੇ ਵਾਲੀ ਬਿੱਲੀ ਤਾਂ ਹੁਣ ਸਾਡੇ ਵਾਲੀ ਬਿੱਲੀ ਦਾ ਮਿਆਉਂ ਕਰਦੀ ਹੈ ਸਾਡੇ ਵਾਲੀ ਬਿੱਲੀ ਮਿਆਉਂ ਕਰਨ ਜਾਂਦੀ ਹੈ ਚੂਹੇ ਤੋਂ ਡਰਦੀ ਹੈ ਐਸੀ ਬੁੱਧੀ ਸਾਡੀ ਹੋ ਗਈ ਐਸੀ ਮਤ ਮਾਰੀ ਹੈ ਮਾਇਆ ਨੇ ਐਸੀ ਮਤ ਮਾਰੀ ਹੈ ਜ਼ਮੀਨਾਂ ਵਿੱਚ ਝਗੜੇ ਨੇ ਸਾਡੇ ਐਸੀ ਮਤ ਮਾਰੀ ਬਿੱਲੀ ਵੀ ਦੂਜੀ ਬਣਾਦੀ ਚੂਹੇ ਤੋਂ ਦੇਖ ਕੇ ਡਰਦੀ ਹੈ ਸਿੰਘ ਬੁਲਾਈ ਹੋ ਬੁਲਾਈ ਹੋਈ ਹੋਵੇ ਹੋਵੇ ਨਾਲ ਦਾ ਕਹਿੰਦੇ ਨੇ ਸਿੰਘ ਤਾਂ ਕਹਿੰਦੇ ਸਵਾ ਲੱਖ ਫੌਜ ਹੈ ਫੌਜਾਂ ਕਹਿੰਦੇ ਇੱਕ ਨੂੰ ਇੱਕ ਨਹੀਂ ਕਹਿੰਦੇ ਮੈਂ ਕਾ ਆ ਗਿਆ ਹੋ ਇਕੱਲਾ ਹੀ ਫੌਜ ਉਹ ਗੁਰੂ ਨਾਲ ਹੈ ਨਾ ਇਹਦਾ ਮਤਲਬ ਇਹ ਸੀ ਸਵਾ ਲੱਖ ਦਾ ਮਤਲਬ ਸੀ ਪਰਮੇਸ਼ਰ ਨਾਲ ਹੈ ਚੰਪਤੀ ਨਾਲ ਹੈ ਪਰਮੇਸ਼ਰ ਦੇ ਹੁਕਮ ਤੋਂ ਬਿਨਾ ਹੁਕਮੇ ਜਾਉ ਖਾਲਸਾ ਇਕੱਲਾ ਹੁੰਦਾ ਹੀ ਨਹੀਂ ਜਾਂ ਗੁਰੂ ਨਾਲ ਹੈ ਜੇ ਗੁਰੂ ਦੇ ਤਾਂ ਹੈ ਕੋਈ ਜਿਹਦੇ ਨਾਲ ਗੁਰੂ ਨਾਲ ਹੈ ਆਪੇ ਫੌਜ ਹੈ ਜਿਹਦਾ ਸਾਹਿਬ ਡਾਡਾ ਹੋਏ ਇਸ ਨੂੰ ਮਾਰਨੋਂ ਲੱਗੇਗਾ ਕੌਣ ਮਾਰ ਲੂ ਇਹ ਬਾਣੀ ਪੜ੍ਹੀ ਨਹੀਂ ਬਲਵੀਰ ਸਿੰਘ ਨੇ ਸਾਨੂੰ ਨਹੀਂ ਡਰ ਹੈ ਜੱਥੇ ਜੱਥੇਦਾਰਾਂ ਦਾ ਜੇ ਉਹਨੂੰ ਇਹ ਬਾਣੀ ਪੜ੍ਹੀ ਹੁੰਦੀ ਕਿ ਜਿਹਦਾ ਸਾਹਿਬ ਡਾਡਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ ਫਿਰ ਉਹ ਪੰਜਾਬ ਪੁਲਿਸ ਹੀ ਲੈਂਦਾ ਸੁਰੱਖਿਆ ਪਰ ਜੱਥੇਦਾਰੀ ਨਹੀਂ ਹੋ ਹੋਈ ਨੇ ਫਿਰ ਉਹ ਜੱਥੇਦਾਰ ਗੁਰੂਆਂ ਨੂੰ ਰਹਿਣ ਦੋ ਕਹਿੰਦੇ ਸਤਿਗੁਰੂ ਆਗੂ ਜਾਣੀ ਹੈ ਆਗੂ ਅਗਵਾਈ ਸਤਿਗੁਰ ਦੀ ਰਹਿਣ ਦੋ ਅਗਵਾਈ ਗੁਰਬਾਣੀ ਦੀ ਰਹਿਣ ਦੋ ਕਾਬਿਆ ਹੋ ਜਾਓ ਸਾਰੇ ਜਦ ਗੁਰਬਾਣੀ ਕਹਿੰਦੀ ਸਤਿਗੁਰੂ ਆਗੂ ਜਾਣੀ ਹੈ ਪਰ ਜਣੇ ਖਣੇ ਨੇ ਆਗੂ ਜੀ ਆਗੂ ਦੁਬਾਰਾ ਅਜੇ ਆਪ ਬਣਾਂਗੇ ਅਸੀਂ ਤਾਂ ਫਿਰ ਸ਼ਰੀਕਤ ਹੈ ਸ਼ਰੀਕਾ ਗੁਰੂ ਨਾਲ ਫਿਰ ਝਗੜਾ ਤਾਂ ਫਿਰ ਗੁਰੂ ਨਾਲ ਪੈ ਗਿਆ ਆਗੂ ਸਤਿਗੁਰੂ ਨੂੰ ਰਹਿਣ ਦੋ ਨਾ ਬਣੋ ਜਥੇਦਾਰ ਸੇਵਾਦਾਰ ਬਣ ਜਾਓ ਲੜਾਈ ਸਾਰੀ ਖਤਮ ਹੈ ਇੱਕ ਹੋ ਜਾਣਗੇ ਸਾਰੇ ਕੋਈ ਬੋਲੂ ਚੂ ਨਹੀਂ ਕਰੂ ਸਭ ਕੇ ਜਥੇਦਾਰੀਆਂ ਸਭ ਬਣਨਾ ਇਹਦਾ ਜੀ ਸੇਵਾ ਦੱਸੋ ਕੀ ਕਰਨੀ ਸੇਵਾ ਕੇ ਸੇਵਾ ਜੇ ਸੇਵਕ ਹੋਣਗੇ ਤਾਂ ਤਾਂ ਹੀ ਸੇਵਾ ਬਣਾਉ ਕਹਿੰਦੇ ਸੇਵਕ ਕੋ ਸੇਵਾ ਬਣਾਈ ਕਿਸੇ ਜੱਟਦਾਰ ਨੂੰ ਸੇਵਾ ਬਣਾਈ ਕਿਹਾ ਇਹ ਗੁਰੂ ਘਰ ਦੀ ਸੇਵਾ ਸੇਵਕੇ ਕਰਨਗੇ ਸੇਵਕ ਦੀ ਝੋਲੀ ਪੈਂਦੀ ਹੈ ਸੇਵਾ ਠਾਕੁਰ ਦੇ ਤਾਂ ਪੈਂਦੀ ਨਹੀਂ ਠਾਕੁਰ ਦਾ ਕੋਈ ਰਹਿਣ ਦੋ ਪਰਮੇਸ਼ਰ ਠਾਕੁਰ ਹੈਗਾ ਉਹਨੂੰ ਬਣਾ ਰਹਿਣਾ ਉਹਦੀ ਠਕਰਾਈ ਬਣੀ ਨਾ ਬਣੋ ਆਪ ਠਾਕੁਰ ਹਾਂਜੀ ਆਂਦ ਪਰੀ ਸੰਤੇ ਸੰਗ ਬਸਿਆ ਦੇਖੋ ਪਿੱਛੇ ਕੀ ਹੈ ਕਹਿੰਦੇ ਉਹ ਜਿਹੜੇ ਮਾਇਆ ਪਿੱਛੇ ਚੱਲਣਗੇ ਉਹ ਠਹਿਕਦੇ ਰਹਿਣਗੇ ਝਗੜਦੇ ਰਹਿਣਗੇ ਔਰ ਉਹਾਂ ਕੇ ਕੁਸ਼ਲ ਨਾ ਕਬੂ ਹੁਆ ਕਦੇ ਵੀ ਚੈਨ ਨਾਲ ਨਹੀਂ ਬੈਠ ਸਕਣਗੇ ਔਰ ਦੂਜੇ ਪਾਸੇ ਗੁਰਮੁਖ ਦੀ ਗੱਲ ਹੁਣ ਕੀਤੀ ਹੈ ਦੀ ਸਮਾਪਤੀ ਤੇ ਹਾਂਜੀ ਆਂਦ ਪਰੀ ਸੰਤੇ ਸੰਗ ਬਸਿਆ ਜਿਹੜਾ ਮਾਇਆ ਦਾ ਸੰਗ ਛੱਡ ਕੇ ਸੰਤਾਂ ਨਾਲ ਬਹਿ ਕੇ ਸੰਤ ਬੈਠੇ ਨੇ ਸਾਨੂੰ ਬਾਹਰਲੇ ਸੰਤਾਂ ਦੀ ਲੋੜ ਨਹੀਂ ਆ ਸੰਤ ਸਾਡੇ ਕੋਲ ਬੈਠੇ ਨੇ ਜਿਹੜੇ ਗੁਰਬਾਣੀ 'ਚ ਬੈਠੇ ਨੇ ਛੱਤੀ ਮਹਾਂਪੁਰਖਾਂ ਦੀ ਬਾਣੀ ਹੈ ਜਿਹੜੇ ਇੱਕ ਮਹਾਂਪੁਰਖ ਦੀ ਬਾਣੀ ਸਤਿਆਂ ਦੇ ਜਿਹੜੀ ਪ੍ਰਗਟ ਹੋਈ ਹੈ ਉਹ ਬੈਠੇ ਨੇ ਸੰਤ ਜਿਹੜੇ ਇਹਦੇ ਨਾਲ ਆ ਗਏ ਜਿਨ੍ਹਾਂ ਨੇ ਹਰੀ ਨਾਲ ਧੜਾ ਬਣਾ ਲਿਆ ਗੁਰੂ ਨਾਲ ਧੜਾ ਗੁਰੂ ਵਾਲੇ ਧੜੇ ਜਾ ਕੇ ਛੱਡ ਕੇ ਸੰਸਾਰੀ ਧੜੇ ਜਿਹੜੇ ਉਹਨਾਂ ਨੇ ਕੀ ਹੋਇਆ ਫਿਰ ਕਹਿੰਦੇ ਠਾਂਡ ਪਰੀ ਐ ਠੰਡੇ ਹੋ ਗਏ ਛਾਤੀਆਂ ਸੀਤਲ ਹੋ ਗਈਆਂ ਠਾਂਡ ਪਰੀ ਸੰਤ ਸੰਗ ਆਇਆ ਜਦੋਂ ਮਾਇਆ ਦਾ ਸੰਗ ਛੱਡ ਕੇ ਆ ਮਾਇਆ ਦੀਆਂ ਚੌਧਰਾ ਛੱਡ ਕੇ ਗੁਰਬਾਣੀ ਨਾਲ ਆ ਜੁੜੇ ਠੰਡ ਆਪੇ ਪੈ ਜਣੀ ਹੈ ਠੰਡ ਦਾ ਆਪੇ ਪੈ ਜਣੀ ਹੈ ਸਭ ਪੈ ਜਣੀ ਹੈ ਸਾਰੇ ਪਾਸੇ ਹਾਂਜੀ ਅਮਰਤ ਨਾਮ ਪਹਾਂ ਜੀ ਰਸਿਆ ਤੇ ਭਾਈ ਐਸੇ ਅਮਰਤ ਨਾਮ ਮਿਲਣਾ ਸੰਤਾਂ ਕੋਲ ਰੋਜ਼ ਐਸੀ ਗਿਆਨ ਅਮਰਤ ਮਿਲਣਾ ਇਥੋਂ ਐਸੀ ਸੋਝੀ ਮਿਲਣੀ ਹੈ ਉਹ ਮਾਇਆ ਦੀ ਤਪਤੇ ਸਾਰੀ ਭਜਾ ਦੇਣੀ ਹੈ ਸੰਤੋਖੀ ਉਹ ਬਣਾ ਦੇਣਾ ਗੁਰਬਾਣੀ ਨੇ ਐਸਾ ਅਮਰਤ ਰਸ ਜਾਣਾ ਬੰਨ ਇਹ ਐਸਾ ਰੱਦ ਛੱਡ ਕੇ ਕਿੱਥੇ ਜਾਊਗਾ ਪਰੇ ਫਿਰ ਅੱਗ 'ਚ ਜਾਊਗਾ ਫਿਰ ਉਹ ਤਾਂ ਫਿਰ ਬੁੱਧੀ ਕਹਿੰਦੀ ਹੱਥ ਨਾਲ ਲਾਈ ਕੁਸੁੰਬੜੇ ਜਲ ਜਲ ਵੀ ਉਹ ਤਾਂ ਕੁਸੁੰਬੜੇ ਨੂੰ ਕੁਸੁੰਬੜਾ ਮਾਇਆ ਨੂੰ ਕਹਿੰਦੇ ਨੇ ਕੁਸੁੰਬੜਾ ਉਹ ਤਾਂ ਕੁਸੁੰਬੜੇ ਨੂੰ ਹੱਥ ਨਹੀਂ ਲਾਉਣ ਦਿੰਦੀ ਬੁੱਧੀ ਫਿਰ ਪਹਿਲਾਂ ਆਈ ਹੈ ਨਾ ਬੜੀ ਸੜੀ ਆ ਬੜੀ ਸਾੜੀ ਆ ਬੜੇ ਕਹਿੰਦੇ ਬੋੜੇ ਬਹੁਤੇ ਘਰ ਗਾਲੇ ਨੇ ਮਾਇਆ ਨੇ ਪਤਾ ਬਹੁਤ ਸੁਖਿਆ ਬਹੁਤ ਫੇਰ ਬਾਅਦ ਸ਼ਾਂਤੀ ਮਿਲੀ ਹੈ ਗੁਰੂ ਤੋਂ ਫੇਰ ਦੁਬਾਰਾ ਜਾਂਦੀ ਹੈ ਉਹ ਛੇਕ ਫਰੀਦ ਨਹੀਂ ਕਹਿੰਦਾ ਕਾਲੀ ਕੋਇਲ ਕਿਤੇ ਕੋਣ ਕਾਲੀ ਉਹ ਸਾਡੇ ਅਰਥ ਜਿਹੜੇ ਟੀਕਾ ਕਰਨ ਪਤਾ ਫਰੀਦ ਕੋਇਲ ਨੂੰ ਕੋਇਲ ਦਾ ਹੁੰਦੀ ਉਹ ਕਾਲੀ ਬਾਹਰ ਲਈ ਉਹ ਇਹਨੂੰ ਸਬੋਦਾ ਤੁਹਾਡੀ ਬੁੱਧੀ ਨੂੰ ਅਕਲ ਨੂੰ ਤੁਹਾਡੀ ਨੂੰ ਓਏ ਕਾਲੀ ਕਰਤੀ ਮਾਇਆ ਨੇ ਕਾਲੀ ਕੋਇਲ ਤੂੰ ਕਿਤੇ ਕੋਣ ਕਾਲੀ ਉਹ ਫਿਰ ਜਵਾਬ ਆਉਂਦਾ ਆਪਣੇ ਪ੍ਰੀਤਮ ਕੇ ਹੋ ਫਿਰ ਹੈ ਜਾਂਦੀ ਉਹ ਪ੍ਰੀਤਮ ਦੇ ਵਿਛੋੜੇ 'ਚ ਕਾਲੀ ਆ ਮੈਂ ਤਾਂ ਉਹ ਕਿਹਾ ਜੀਵਾਤਮਾ ਨੂੰ ਸੰਬੋਧਨ ਦੀ ਵੀ ਕਾਲੀ ਹੋ ਗਈ ਨਾ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਸਿਆ ਉਹ ਦੀ ਕਾਲਾ ਕਰਤਾ ਕਾਲਖ ਨੇ ਅੱਖ ਭਾਈ ਕਾਲਾ ਕਰੂਗੀ ਉਹ ਮਾਇਆ ਦਾ ਜਿੱਥੇ ਮੋਹ ਆ ਜੂਗਾ ਉਹਦਾ ਕਾਲਾ ਕਰੂਗਾ ਹਿਰਦੇ ਨੂੰ ਸਾਰੂ ਹੈ ਉਹਦਾ ਭਾਂਡਾ ਰੱਖ ਦੀਏ ਚੁੱਲ੍ਹੇ ਤੇ ਕਾਲਾ ਹੁੰਦਾ ਨਹੀਂ ਅਗਲੇ ਨੇ ਕਾਲਾ ਕਰਨਾ ਹੀ ਹੈ ਜੇ ਮਾਇਆ ਦੇ ਨੇੜੇ ਜਾਵਾਂਗੇ ਕਾਲੇ ਹੋਵਾਂਗੇ ਇਸ ਕਰਕੇ ਜਿਹੜੇ ਗੁਰੂ ਦੇ ਸੰਗ ਆ ਜਾਂਦੇ ਨੇ ਉਹ ਫਿਰ ਅੰਮ੍ਰਿਤ ਰਸ ਲੈ ਕੇ ਠੰਡ ਵਰਤ ਜਾਂਦੀ ਉਹਨਾਂ ਦੇ ਹਿਰਦੇ ਦੇ ਅੰਦਰ ਹਾਂਜੀ ਆਕਰ ਆਪਣੇ ਜੋ ਜਨ ਭਾਇਆ ਠਾਕੁਰ ਆਪਣੇ ਆਪਣੇ ਕੋ ਸੁਣੋ ਜਾਂ ਕੋਈ ਆਪਣੇ ਨੂੰ ਮੈਨੂੰ ਗਿਆ ਉਹ ਮੇਰੇ ਨੂੰ ਗਿਆ ਠਾਕੁਰ ਆਪਣਾ ਆਪਣਾ ਹੀ ਕਰਿਆ ਸਾਰਿਆਂ ਨੂੰ ਠਾਕੁਰ ਦਾ ਮਤਲਬ ਹੁੰਦਾ ਠਾਕ ਦਾ ਮਤਲਬ ਰੋਕਣਾ ਜਿਹੜੀ ਅੰਤਰਾਤਮਾ ਸਾਡੀ ਜਿਹੜੀ ਰੋਕਦੀ ਹੈ ਸਾਨੂੰ ਪਹਿਲੇ ਮਾੜੇ ਕੰਮ ਪਾਸੇ ਜਾਣ ਤੋਂ ਉਹ ਉਹਦਾ ਗੁਣਵਾਚ ਨਾਮ ਠਾਕ ਤੋਂ ਬਣਿਆ ਠਾਕੁਰ ਰੋਕਣ ਵਾਲਾ ਪੁੱਠੇ ਪਾਸੇ ਜਾਣ ਤੋਂ ਰੋਕਣ ਵਾਲਾ ਉਹਦੇ ਆਪਣੇ ਠਾਕੁਰ ਉਹ ਪੰਡਤ ਨੂੰ ਕਿਹਾ ਸੀ ਗੁਰੂ ਸਾਹਿਬ ਨੇ ਕਿਉਂਕਿ ਪੰਡਤ ਠਾਕੁਰ ਬਾਹਰ ਬੁਲਾਇਆ ਸੀ ਨਾ ਠਾਕੁਰ ਦੂਜੇ ਮੋਲ ਲੈ ਉਹ ਕਹਿੰਦੇ ਗੱਲ ਗੱਲ ਮੈਂ ਪਾਥ ਜਿਹੜਾ ਹੈਗਾ ਘਰ ਮੈਂ ਠਾਕੁਰ ਕਹਿੰਦੇ ਹਿਰਦੇ ਦੇ ਵਿੱਚ ਠਾਕੁਰ ਸੀ ਘਰ ਮੈਂ ਠਾਕੁਰ ਕਹਿੰਦੇ ਨਜ਼ਰ ਨਾ ਆਵੇ ਕਹਿੰਦੇ ਗਲ ਮੈਂ ਪਾਥਰ ਨਾਲ ਲਟਕਾਵੇ ਲੈ ਗਲ 'ਚ ਪੱਥਰ ਪੱਥਰ ਦਾ ਠਾਕੁਰ ਬਣਾ ਕੇ ਲਟਕਾਇਆ ਉਹ ਦੱਸੋ ਤੈਨੂੰ ਕੀ ਰੋਕੂਗਾ ਅਸਲੀ ਠਾਕੁਰ ਛੱਡਦਾ ਨਾ ਉਹ ਕਹਿੰਦੇ ਜਿਹੜਾ ਆਪਣਾ ਆਪਣਾ ਹੀ ਠਾਕੁਰ ਹੈ ਸਤਿਗੁਰ ਆਪਣਾ ਆਪਣਾ ਹੀ ਹੈ ਸਾਰਿਆਂ ਦਾ ਕਹਿੰਦੇ ਮੈਂ ਆਪਣਾ ਗੁਰਪੂਛ ਦੇਖਿਆ ਤੁਹਾਡਾ ਅੰਦਰਲਾ ਤੁਹਾਨੂੰ ਰੋਕਦਾ ਸਾਰਿਆਂ ਦੇ ਅੰਦਰ ਹੀ ਹੈ ਨਾ ਰੋਕਣ ਵਾਲਾ ਬੈਠਾ ਉਹ ਕਹਿੰਦੇ ਠਾਕੁਰ ਆਪਣਾ ਜੋ ਜਨ ਭਾਇਆ ਜਿਹੜਾ ਆਪਣੇ ਠਾਕੁਰ ਨੂੰ ਭਾ ਗਿਆ ਨਾ ਜਿਹੜੀ ਆਤਮਾ ਆਪਣੇ ਅੰਦਰ ਨੂੰ ਭਾਵੀ ਚੰਗੀ ਲੱਗਦੀ ਜਿਹੜਾ ਜਨ ਆਪਣੇ ਜਿਹਨੇ ਆਪਣਾ ਹੀ ਰਾਜੀ ਕਰ ਲਿਆ ਇਹਨੂੰ ਕਹਿੰਦੇ ਸੀ ਰਾਜਾ ਰਾਜੀ ਕਰਨਾ ਆਪਣਾ ਸਤਗੁਰ ਮਨਾਏ ਨਾ ਰੁੱਸਿਆ ਹੋਇਆ ਤੇਰੇ ਤੋਂ ਤਾਂ ਲੱਭੀ ਦਰਬਾਰ ਆਪਣੇ ਅੰਦਰਲੇ ਨੂੰ ਪੁੱਛ ਰੁੱਸਿਆ ਸਤਗੁਰ ਮਨਾਏ ਨਾ ਆਪਣਾ ਤੂੰ ਆਪਣੇ ਸਤਗੁਰ ਨੂੰ ਪੁੱਛ ਕੇ ਦੇ ਜਿਹੜਾ ਅੰਦਰਲਾ ਸਤਗੁਰ ਕੀ ਕਹਿੰਦਾ ਆਪਣੀ ਅੰਤਰਾਤਮਾ ਨੂੰ ਪੁੱਛ ਕੇ ਦੇਖ ਤੂੰ ਕਿੱਥੇ ਖੜਾ ਉਹ ਮਨਾ ਰੁੱਸਿਆ ਤੇਰੇ ਨਾਲ ਉਹਨੂੰ ਕਹਿੰਦੇ ਸੀ ਮੇਰਾ ਰੁਸੇ ਨਾ ਕਲਮੀਆਂ ਵਾਲਾ ਭਾਵੇਂ ਸਾਰਾ ਰੁਸ ਜੇ ਉਹ ਆ ਕਲਗੀਆਂ ਵਾਲਾ ਅੰਦਰ ਬੈਠਾ ਉਹ ਨਾ ਰੁਸ ਜਵੇ ਸੰਸਾਰ ਰੁੱਸਦਾ ਪਿਆ ਰੁਸ ਜੇ ਮਨਾਉਣਾ ਕਲਗੀਆਂ ਵਾਲੇ ਨੂੰ ਅੰਦਰਲੇ ਨੂੰ ਮਨਾਉਣਾ ਆਪਣੇ ਉਹੀ ਆ ਠਾਕੁਰ ਆਪਣੇ ਜੋ ਜਨ ਪਾਇਆ ਜਿਹੜਾ ਭਾ ਗਿਆ ਚੰਗਾ ਲੱਗ ਗਿਆ ਫਿਰ ਉਹਦੇ ਨਾਲ ਕੀ ਹੁੰਦਾ ਕਿ ਨਾਨਕ ਉਹਾਂ ਦਾ ਮਨ ਲਾਇਆ ਉਹਦਾ ਮਨ ਸੀ ਜਿਹੜਾ ਜਿਹਦਾ ਉਹਨੂੰ ਉਹ ਭਾਵੇਂ ਦੀ ਸੰਸਾਰੀ ਬੜਾਈ ਸੰਸਾਰੀ ਮਾਇਆ ਘੱਟ ਵੀ ਹੋਵੇ ਕਬੀਰ ਸਾਹਿਬ ਨੇ ਤੋਂ ਤੱਕ ਕਹਿਤਾ ਸੀ ਕਹਿੰਦੇ ਮੈਂ ਜੇ ਐਸੀ ਵੀ ਹਾਲਤ ਬਣ ਜਵੇ ਨਾ ਕਹਿੰਦਾ ਮੈਂ ਜਾਉਂਗੀ ਭੂਸਦੀ ਖਾ ਕੇ ਵੀ ਜੌਂ ਦਾ ਛਿਲਕਾ ਜਾਉਂ ਵੀ ਨਾ ਮਿਲ ਜਾਉਂ ਦੀ ਛਿਲਕੇ ਦੀ ਰੋਟੀ ਖਾ ਕੇ ਗੁਜ਼ਾਰਾ ਕਰ ਲੋ ਕਹਿੰਦਾ ਹੋਰ ਹਾਲਤ ਤੋਂ ਹੋਏਗਾ ਤਾਕਤ ਸੰਗ ਨਾ ਜਾਏ ਮੈਂ ਮਾਇਆ ਪਿੱਛੇ ਗੁਰੂ ਨੂੰ ਛੱਡੂ ਅੰਤਰ ਆਤਮਾ ਨਹੀਂ ਰੁਸਣ ਦੇਣੀ ਮੈਂ ਕੋਈ ਐਸਾ ਕੰਮ ਨਹੀਂ ਕਰਨਾ ਵੀ ਜਿਹੜਾ ਮੈਂ ਆਪਣੀਆਂ ਨਜ਼ਰਾਂ 'ਚ ਕੇ ਕਰੀ ਬਸ ਉਹ ਫਿਰ ਐਸਾ ਗੁਰਮੁਖ ਜਿਹੜਾ ਹੈ ਉਹ ਆਪਣੇ ਠਾਕਰ ਨੂੰ ਭਾ ਜਾਂਦਾ ਚੰਗਾ ਲੱਗ ਜਾਂਦਾ ਉਹਦਾ ਮਨ ਫਿਰ ਜਿਹੜਾ ਹੈ ਸੀਤਲ ਹੋ ਜਾਂਦਾ ਹਾਂਜੀ ਲੋ ਤੰਡੋਤ ਬੰਧਨ ਅਨਕਵਾ ਸਰਵ ਕਲਾ ਸਮਤ ਤੋਲੰ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੰਡੋਤ ਬੰਧਨ ਅਨਕਵਾ ਸਰਵ ਕਲਾ ਸਮਰੱਥ ਅਗਲੇ ਸ਼ਲੋਕ ਦੀ ਅਰੰਭਤਾ ਇੱਕ ਸ਼ਲੋਕ ਤੇ ਕੰਪੋਜ਼ਰ ਸ਼ਲੋਕ ਚ ਪੌੜੀ ਵੀ ਵਿਆਖਿਆ ਹੁੰਦੀ ਇਸ ਸ਼ਲੋਕ ਚ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ ਉਹ ਕਹਿਣਾ ਕੀ ਚਾਹੁੰਦੇ ਨੇ ਵਿਸਾਰ ਦਿੱਤਾ ਹੁੰਦਾ ਪੌੜੀ 'ਚ ਪੌੜੀ ਲਾ ਕੇ ਕਿਤੇ ਪਹੁੰਚਾਉਣਾ ਨਾ ਯਾਨੀ ਕਿ ਜੋ ਮਸਲਾ ਜੋ ਟੌਪਿਕ ਛੇੜਿਆ ਜਿਵੇਂ ਆਪਣਾ 24 ਅਸ਼ਟਪਦ ਸੁਖਨੀ ਸਾਹਿਬ ਉਹ ਸ਼ਲੋਕ ਵਿੱਚ 24 ਵਿਸ਼ੇ ਲੈ ਨੇ ਗੁਰੂ ਸਾਹਿਬ ਨੇ ਟੌਪਿਕ ਲਏ ਇਹ ਵੀ ਜਿਹੜੀ ਹੈ ਗੱਲ 52 ਅੱਖਰਾਂ ਦੇ ਵਿੱਚ ਤੁਹਾਨੂੰ ਕੋਈ ਟੌਪਿਕ ਨਹੀਂ ਐਵੇਂ ਵੀ ਸ਼ੌਕ ਸੀ ਗੁਰੂ ਦਾ ਮੂਹੀ ਬਾਣੀ ਰਚੀ ਗਏ ਕੋਈ ਮਸਲਾ ਸਾਡਾ ਉਲਝਿਆ ਹੋਇਆ ਉਹ ਮਸਲੇ ਸਾਡੇ ਸਵਾਲ ਨੇ ਅੜੇ ਹੋਏ ਉਹ ਜਿਹੜਾ ਅਸੀਂ ਕੀ ਕਾਰਨ ਬਣੇ ਅਸੀਂ ਸੱਚਖੰਡ ਤੋਂ ਹੋਏ ਆ ਗਏ ਅਸੀਂ ਛੇਕੇ ਗਏ ਛੇਕੇ ਗਏ ਛੇਕੇ ਹੋਇਆ ਜਿਹੜੇ ਵੇਲੇ ਆਏ ਹੋਇਆ ਅਜੇ ਤੱਕ ਛੇਕੇ ਹੋਇਆ ਨੂੰ ਛੇਕੇ ਉਹ ਜੇ ਛੇਕੇ ਹੋਈ ਹਾਂ ਛੇਕੀ ਜਾਂਦੇ ਜਿਵੇਂ ਹੁਣ ਧਰਮ ਸਿੰਘ ਨੂੰ ਛੇਕਿਆ ਪਿੱਛੇ ਦੇ ਕਾਂਗਰਸ ਵਾਲਿਆਂ ਨੇ ਜਿਹੜੇ ਬਾਬਾ ਜੀ ਨੂੰ ਕਹਿੰਦਾ ਕਰਦੇ ਨੇ ਅਕਸਰ ਧਰਮ ਸਿੰਘ ਜਿਨ੍ਹਾਂ ਦੀ ਪੰਥ ਨੂੰ ਇੰਨੀ ਦੇਣਾ ਛੇਕਦਾ ਉਹ ਕਹਿੰਦੇ ਉਹ ਅਜੇ ਤਾਂ ਸਾਰੇ ਹੀ ਛੇਕੇ ਹੋਏ ਆ ਦਰਗਾਹ ਦੇ ਛੇਕੇ ਨਹੀਂ ਹੋਏ ਵੀ ਉਹ ਕੱਢੇ ਨਹੀਂ ਹੋਏ ਭਾਵੇਂ ਦਾ ਕਰਜ ਉਹ ਛੇਕੇ ਹੋਏ ਮੰਨੀ ਆਪਣੇ ਆਪ ਨੂੰ ਜਾਣਾ ਉਹਨੂੰ ਗੱਲ ਅਗਲੀ ਸ਼ਲੋਕ ਦੀ ਇੱਥੇ ਵੀ ਚੱਲਣੀ ਆ ਹੁਣ ਵੀ ਛੇਕੇ ਹੋਏ ਆ ਮੈਂ ਤਾਂ ਗੱਲ ਛੇੜੀ ਐ ਤੋਂ ਚੱਲਣੀ ਇਹੀ ਹੈ ਕਹਿੰਦੇ ਜੰਡਾਉਤ ਕਰਨੀ ਆ ਹੁਣ ਛੇਕੇ ਦਾ ਗਏ ਚਨੌਤ ਹੁੰਦੀ ਹੈ ਮਿੰਤਾ ਕਰਨੀਆਂ ਤਰਲੇ ਕਰਨੇ ਨੱਕ ਰਗੜਨੇ ਜਿਹੜੀਆਂ ਗਲਤੀਆਂ ਹੋ ਗਈਆਂ ਸਾਡੇ ਤੋਂ ਜਿਹੜੇ ਕੱਢੇ ਕਿਉਂ ਕੱਢੇ ਗਏ ਕੀ ਵਜ੍ਹਾ ਬਣੀ ਕੀ ਕਾਰਨ ਬਣਿਆ ਇਹ ਪੰਜ ਆ ਜਿਹੜੀ ਹਾਰਡਵਾਸ ਨਾੜੀ ਪਿੰਜਰ 'ਚ ਇੱਕ ਨਿਰਾਕਾਰ ਹੋਵੇ ਜੀਵ ਆਕਾਸ਼ ਦਾ ਹੋਵੇ ਵਾਸੀ ਉੱਡਣ ਵਾਲਾ ਨਿਰਾਕਾਰ ਹੋਵੇ ਉਹਨੂੰ ਆ ਪਿੰਜਰੇ 'ਚ ਪਾ ਦਿੱਤਾ ਜਾਵੇ ਹਾਰਡਵਾਸ ਨਾੜੀ ਦਾ ਪਿੰਜਰਾ ਜਿਹੜਾ ਸਰੀਰ ਕੀ ਕਾਰਨ ਬਣਿਆ ਔਖਾ ਨਹੀਂ ਹੈ ਇੱਕ ਰਾਜ ਡਾਣੀਆਂ ਮਾਰਨ ਵਾਲਾ ਕੋਈ ਜਾਨਵਰ ਪੰਛੀ ਉਹਨੂੰ ਲਿਆ ਕੇ ਤੁਸੀਂ ਪਿੰਜਰੇ 'ਚ ਲਓ ਮਜਬੂਰੀ ਖਾਊਗਾ ਤਾਂ ਪੇਟ ਪਾਲਣ ਵਾਸਤੇ ਜਿੰਦਾ ਰੱਖਣ ਵਾਸਤੇ ਕਦੇ ਤੁਸੀਂ ਤੋਤਾ ਲੱਖ ਲਓ ਕੁਝ ਕੋਈ ਜਾਨਵਰ ਲਿਆ ਕੇ ਤੁਸੀਂ ਪਿੰਜਰੇ 'ਚ ਪਾ ਦਿਓ ਜੋ ਮਰਜ਼ੀ ਜਿਹੜਾ ਉਹਨੂੰ ਨਹੀਂ ਵੀ ਮਿਲਦਾ ਉਹ ਉਹਨੂੰ ਰਾਸ਼ਨ ਪਾ ਦਿਓ ਕਦੇ ਦੇਖਿਓ ਉਹ ਚੁੰਝਾਂ ਵਿੱਚ ਜਾਲੀਆਂ 'ਚ ਮਾਰਦਾ ਹੀ ਰਹਿੰਦਾ ਕੋਈ ਨਾ ਕੋਈ ਜੁਗਤਾ ਲੜਾਉਂਦਾ ਵੀ ਉਹ ਉਹਦੇ ਜਮਾ ਕਹਿੰਦੇ ਪੰਛੀ ਪਿੰਜਰੇ ਬਾਂਧਿਆ ਕੋਏ ਛੇਰੀ ਭਰਮੈ ਮੁਕਤ ਨਾ ਹੋਏ ਗੁਰਬਾਣੀ ਕਹਿੰਦੀ ਉਹ ਛੇਰੀਆਂ ਛੇਰੀਆਂ ਗਲੀਆਂ ਕਹਿੰਦੇ ਨੇ ਪਿੰਜਰੇ ਦੀਆਂ ਗਲੀਆਂ ਰੱਖੀਆਂ ਹੁੰਦੀਆਂ ਉਹ ਛੇਰੀ ਭਰਮੇ ਛੇਰੀ 'ਚ ਭਰਮ ਦਾ ਰਹਿੰਦਾ ਕਦੇ ਹੀ ਮੋਰੀ ਨੂੰ ਛੇੜਦਾ ਵੀ ਸ਼ਾਇਦ ਮੈਂ ਇੱਥੋਂ ਨਿਕਲ ਜੂ ਉਹ ਤਾਂ ਦੇਖਦਾ ਫਿਰ ਕਿ ਮੈਂ ਨਿਕਲਣਾ ਕਿਵੇਂ ਐਸਾ ਜੁਗਤ ਲੜਾਉਂਦਾ ਰਹਿੰਦਾ ਕੋਈ ਸਾਡੀ ਹੁਣ ਵਸਤਾ ਕੀ ਹੈ ਕਹਿੰਦੇ ਫਾਸਾ ਚੋਗ ਜੁਗਾ ਨਹੀਂ ਦਿਸੈ ਉਹ ਕਹਿੰਦੇ ਜਿਹੜਾ ਫਸੇ ਚੋਗ ਜੁਗੀ ਜਾਂਦੇ ਮਾਇਆ ਦੇ ਅਪਰਾਧ ਖਾਨੇ ਕਹਿੰਦੇ ਆਨੰਦ ਉਹ ਫਸੇ ਚੋਗ ਜੁਗੀ ਜਾਂਦੇ ਜੋਗਾ ਨਹੀਂ ਦਿਸੈ ਕੀਨ ਵੀ ਦਾ ਜਾਲ ਦਾ ਉਹ ਜਾਲ ਨਹੀਂ ਦੀਦਾ ਜਿਹੜਾ ਸ਼ਿਕਾਰੀ ਨੇ ਲਾਇਆ ਹੋਇਆ ਜਿਹੜਾ ਜਮ ਨੇ ਪਾਇਆ ਨਾ ਜਾਲ ਜਮ ਦਾ ਜਾਲ ਨਹੀਂ ਕਹਿੰਦੇ ਆਪਾਂ ਉਹ ਜਮ ਦਾ ਜਾਲ ਆ ਮਾਇਆ ਦਾ ਉਹ ਹੋਰ ਕੀ ਹੈ ਸਰੀਰ ਦਾ ਉਹ ਇਹੀ ਜਾਲ ਆ ਉਹ ਹੋਰ ਕੀ ਹੈ ਚਾਲ ਨਹੀਂ ਦੀਨਾ ਜੰਮਦਾ ਪਾਇਆ ਫਿਰ ਇਹ ਆਤਮਾ ਨੇ ਡਾੜੀ ਮਾਰਨੀ ਹੈ ਨਿਕਲਣ ਦੀ ਕੋਸ਼ਿਸ਼ ਕਰਦੇ ਰਹਿਣਾ ਹੁਣ ਭਾਈ ਜੀ ਨੇ ਪਿੰਜਰੇ 'ਚ ਪਾਇਆ ਨਿਕਲ ਲੋਗੇ ਹੁਕਮ ਨਾਲ ਉਹ ਪਿਛਲੇ ਪਾਸੇ ਪੂਜਾ ਹੁੰਦਾ ਮੈਂ ਕਿ ਰੱਖਿਆ ਵਾ ਜਿੱਥੋਂ ਦੀ ਵਾੜਿਆ ਪੰਛੀ ਮੋਰੀ ਥਾਣੀ ਦਾ ਵੜਦਾ ਨਹੀਂ ਪੰਛੀ ਉਹ ਦਸਮ ਦਵਾਰ ਹੈ ਜਿਹੜਾ ਸਾਡਾ ਉਹ ਉਹੀ ਮੋਰੀ ਆ ਉੱਥੋਂ ਵਾੜਿਆ ਦਸਮ ਦਵਾਰ ਖੁੱਲੂ ਕਿਵੇਂ ਜੇ ਮਾਲਕ ਖੋਲੂ ਮਾਲਕ ਖੋਲੂ ਮਾਲਕ ਖੋਲੂ ਮਾਲਕ ਦੀ ਮਰਜ਼ੀ ਤੋਂ ਮਿਲਾਂ ਇੱਥੇ ਇਹ ਪਿੰਜਰੇ ਚੋਂ ਨਹੀਂ ਨਿਕਲਿਆ ਜਾ ਸਕਦਾ ਮਾਲਕ ਨੇ ਤਰੀਕਾ ਦੱਸਿਆ ਬਾਣੀ ਮਾਲਕ ਨੇ ਭੇਜਿਆ ਕਿ ਐਂ ਕਰ ਲੋ ਦਸਮ ਦਵਾਰ ਤੱਕ ਚਲੇ ਜਾਓ ਅੱਗੇ ਦਸਮ ਦਵਾਰ ਤੋਂ ਅੱਗੇ ਤਾਂ ਮਹਿਲ ਹੈਗਾ ਹੀ ਹੈ ਮਹਿਲ ਹੈਗਾ ਹੀ ਹੈ ਉਹ ਬੰਨ ਨੂੰ ਚੱਲਣੀ ਹੈ ਵੀ ਉਹ ਕਦ ਖੋਲੂ ਜਾਂ ਡਡਾਉ ਕਰਾਂਗੇ ਉਹ ਡੰਡਾਉ ਦਿੱਕਤ ਅਸੀਂ ਕਰਦੀ ਸਰੀਰ ਦੀ ਸਰੀਰ ਲੰਮਾ ਬਾਹਰ ਪਾਉਣ ਦੀ ਮਨ ਡੰਡੌਤ ਕਰਾਉਣੀ ਦੀ ਗੁਰੂ ਅਗੇ ਬੰਦੀ ਕਰਾ ਦੀ ਸਰੀਰ ਦੀ ਲੰਮਾ ਪਾਤਾ ਕਹਿੰਦੇ ਐ ਮੱਥਾ ਢੱਕੀ ਦਾ ਡੰਡੇ ਵੱਲ ਪੈ ਕੇ ਕਰਾਉਣੀ ਨਹੀਂ ਮਰਦੀ ਉਹ ਮਨ ਦਾ ਭਾਈ ਪਿੰਗਾ ਉਕਣੇ ਐ ਮਨ ਕਾਹਦ ਗੁਰੂ ਦੀ ਗੱਲ ਤੇ ਆਉਣਾ ਚਾਹੁੰਦਾ ਡੰਡੌਤ ਮਨ ਦੀ ਕਰਾਉਣੀ ਜਿਵੇਂ ਨਾਮਦੇਵ ਨੇ ਕਰਾਈ ਨਾਮਦੇਵ ਦਰਜੀ ਵੀ ਨਾ ਉਹ ਆਪਣੀ ਬੋਲੀ 'ਚ ਬੋਲਦਾ ਕਹਿੰਦਾ ਮਨ ਮੇਰਾ ਕਾਜ ਗਾਜ ਹੁੰਦਾ ਸਿੱਧਾ ਕਹਿੰਦਾ ਜੇ ਮੈਂ ਕਹਿੰਦਾ ਤੈਨੂੰ ਗਾਜ ਵਾਂਗ ਸਿੱਧਾ ਕਰ ਲੂ ਜੇ ਗਾਜ ਵਿੱਚ ਫੈੜ ਬੈਠ ਮਿਸਤਰੀ ਪੁੱਛ ਕੇ ਦੇਖੋ ਅੱਜ ਮਿਸਤਰੀ ਨੂੰ ਸਿੱਧਾ ਕਰਾਉਂਦਾ ਫਿਰ ਉਹ ਰੰਦਾ ਲਵਾ ਕੇ ਜਿੱਥੇ ਬਿੰਗਾ ਪੈ ਜਵੇ ਉਹ ਫਿਰ ਉਹਦੀ ਚਨਾਈ ਨਹੀਂ ਸਹੀ ਹੁਣ ਗਾਜ ਲਾ ਕੇ ਤਾਂ ਦੇਖਦਾ ਉਹ ਕਹਿੰਦਾ ਮਾਰ ਮੇਰਾ ਗਾਜ ਜੈਬਾ ਮੇਰੀ ਕਰਤੀ ਮਪ ਮਪ ਕਾਟੂ ਜੰਮ ਕੀ ਫੰਸੀ ਕਹਿੰਦਾ ਇਹ ਨਹੀਂ ਦੀ ਫਾਂਸੀ ਕੱਢਣੀ ਕੈਂਚੀ ਮੇਰੇ ਕੋਲ ਆ ਇੰਚੀ ਟੇਪ ਕੋਲ ਆ ਗੱਜ ਕੋਲ ਆ ਕਹਿੰਦਾ ਮਿਣ ਮਿਣ ਕੇ ਮਿਣ ਮਿਣ ਕੇ ਮੈਂ ਸਮਝ ਸਮਝ ਕੇ ਗੁਰਬਾਣੀ ਐ ਐ ਨਹੀਂ ਕਿ ਗੱਡੀ ਥੱਲੇ ਸਿਰ ਤੇ ਲੈਣਾ ਜੰਮ ਕੀ ਫਾਂਸੀ ਕੱਢੀ ਜਿਹੜੀ ਸਰੀਰ ਤੋਂ ਕਹਿੰਦਾ ਕਹਿੰਦੇ ਖਹਿਰਾ ਛੁੱਟ ਗਿਆ ਐ ਕਿਹੜਾ ਚਲਾਉਣਾ ਨਾਪ ਨਾਪ ਕੇ ਸਮਝ ਸਮਝ ਕੇ ਮਾਇਆ ਨੂੰ ਐ ਕਟਣੀ ਜਮ ਕੀ ਬੰਦੀ ਐ ਗੱਲ ਵਾਂਗ ਸਿੱਧਾ ਮਨ ਨੂੰ ਕਰ ਦੇਣਾ ਬਿਲਕੁਲ ਜਦ ਗਾਜ ਜਦ ਕਹਿੰਦੇ ਸਭ ਸਿੱਧਾ ਹੁੰਦਾ ਤਾਂ ਖੁੰਡ ਚ ਵੜਦਾ ਜੇ ਸੱਪ ਗਿਆ ਖੁੰਡ ਚ ਵੜਨ ਲੱਗੇ ਸਿੱਧਾ ਹੁੰਦਾ ਜੇ ਤੁਸੀਂ ਖੁੰਡ ਵਿੱਚ ਵੜਨਾ ਨੂੰ ਗੁਫਾ ਕਹਿੰਦੇ ਨੇ ਜੇ ਬਾਦਸ਼ਾਹ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਸਾਰਾ ਸਾਰਾ ਬਾਜਾ ਵੱਜਦਾ ਨਾ ਜੀ ਕਿੱਥੇ ਅੰਦਰ ਗੁਫਾ ਚ ਉਹ ਗੁਫਾ ਹੀ ਦਸਮ ਦਵਾਰ ਹੈ ਜਿਹਨੂੰ ਨਿੱਧੀ ਘਰ ਕਹਿੰਦੇ ਨੇ ਪਰ ਬੜੂ ਕਿਵੇਂ ਮਨ ਸੱਪ ਹੈ ਮਨ ਦਾ ਬਣਿਆ ਬੈਠਾ ਹਾਥੀ ਇੰਨਾ ਹੰਕਾਰੀ ਬਣਿਆ ਬੈਠਾ ਸਿੱਧਾ ਹੋਲਵੇ ਜਡਾਉਤ ਕਰੇ ਤਾਂ ਸਿੱਧਾ ਡੰਡੇ ਵਾਲਾ ਹਰ ਕਿੰਨੀ ਵਾਰ ਜਡਾਉਤ ਬੰਦਨ ਅਨੇਕ ਵਾਰ ਉਹਦਾ ਮਨ ਫੇਰ ਚੱਕ ਲੈਂਦਾ ਨਾ ਮੱਥਾ ਮਾੜੀ ਜੀ ਗੱਲ ਮੰਨਦਾ ਆ ਮੱਥਾ ਨਹੀਂ ਬਾਹਰ ਲਾਇਦਾ ਦੇਖਦੇ ਅਸੀਂ ਇਹ ਤਾਂ ਇੱਕ ਪ੍ਰਤੀਕ ਹੈ ਕਿ ਅਸੀਂ ਸਿਰ ਝੁਕਾਉਂਦੇ ਘੁੰਮਦੇ ਆ ਤੇਰੇ ਅੱਗੇ ਪਰਮੇਸ਼ਰ ਦੀ ਬਾਣੀ ਅੱਗੇ ਫਿਰ ਚੱਕ ਲੈਂਦੇ ਆ ਫਿਰ ਚੱਕ ਲੈ ਕਿ ਉਹ ਬਾਹਰ ਨਿਕਲੇ ਫਿਰ ਚੱਕਿਆ ਗਿਆ ਮੱਥਾ ਕੱਦ ਕੁਰਬਾਨੀ ਦੇ ਆਗੇ ਕੱਦ ਪੈਰ ਪੈਰ ਪਿੱਛੇ ਕਰ ਲਿਆ ਉਹ ਕਹਿੰਦਾ ਇੱਕ ਵਾਰ ਡਡਾਉ ਤੋਂ ਬੰਦਨ ਅਨੇਕ ਵਾਰ ਪਰ ਬਗਾ ਕੋਈ ਸੰਸਾਰੀ ਆਦਮੀ ਕਿੱਡੇ ਵੱਡੇ ਤੋਂ ਵੱਡਾ ਕਿਸੇ ਦੇ ਅੱਗੇ ਕੋਈ ਜਨਾਬ ਨਹੀਂ ਹੈ ਇਹ ਵੀ ਕਿਨੇ ਕਾ ਜਿਹੜੇ ਸਾਡੇ ਵੀ ਮੱਥਾ ਟਿਕਾਉਣ ਦੀ ਪ੍ਰਵਿਰਤੀ ਹੈ ਨਾ ਪੰਜ ਜਥੇਦਾਰਾਂ 'ਚ ਇੱਥੇ ਦੇਖ ਲਓ ਕਿਹਦੇ ਅੱਗੇ ਡਿਨਾਉਂਸ ਕਰਨ ਦੀ ਗੱਲ ਕਰ ਰਹੇ ਨੇ ਪੰਜਵੇਂ ਪਾਤਸ਼ਾਹ ਡਿਨਾਊਂਸ ਬੰਦਨ ਅਨੇਕ ਵਾਰ ਹਰਬ ਕਲਾ ਸਮਰੱਥ ਆਉਣਾ ਕੋਈ ਹੈ ਕੋਈ ਦਾਵਾ ਕਰ ਦੂ ਕੋਈ ਜਨਮ ਲੈ ਕੇ ਮੈਂ ਸਰਬ ਸਰ ਫਿਰ ਕੀ ਰਾਈ ਦਾ ਸਾਡੇ ਕੋਲ ਸਾਨੂੰ ਕਿਹਨੇ ਅਧਿਕਾਰ ਦਿੱਤਾ ਉਹ ਕਿਹਨਾਂ ਦਾ ਅਸੀਂ ਡਿਡੌਤਾ ਆਪਣੇ ਮੂਰੇ ਕਰਾਉਂਦੇ ਫਿਰਦੇ ਆ ਗੁਰੂ ਸਾਹਿਬ ਕਹਿੰਦੇ ਉਹਦੇ ਮੂਰੇ ਕਰਨੀ ਸਾਰੀਆਂ ਕਲਾ ਸਮਰੱਥ ਹੈ ਉਹ ਸਾਰੀਆਂ ਕਲਾ ਸਮਰੱਥ ਕੋਈ ਪਰਮੇਸ਼ਰ ਹੈ ਫਿਰ ਉਹ ਉਹਦੇ ਭਾਣੇ ਅੱਗੇ ਜਿੱਤ ਕਾਉਣਾ ਡੰਡੌਰ ਉਹਦੇ ਉੱਤੇ ਹੀ ਕਰਨੀ ਲਕੀਰਾਂ ਉਸੇ ਕੱਢਣੀਆਂ ਨੇ ਜਿੱਦੋਂ ਕਰਦੀ ਕੀਤੀ ਹੈ ਅਸੀਂ ਟਕਰਾ ਭਾਣੇ ਨਾਲ ਸਾਡਾ ਜਿਹੜਾ ਸੱਚੀ ਹੈ ਸੱਚਖੰਡ ਨਾਲ ਹੈ ਉਹ ਕਹਿੰਦੇ ਨੇ ਉਹ ਹੋਊਗਾ ਜੋ ਪਰਮੇਸ਼ਰ ਚਾਹੂਗਾ ਅਸੀਂ ਕਹਿੰਦੇ ਅਸੀਂ ਉਹ ਕਰਾਂਗੇ ਜੋ ਸਾਡੀ ਮਰਜ਼ੀ ਹੋਊਗੀ ਹੁਕਮ ਕੀ ਹੈ ਮਨ ਭਾਉਂਦੇ ਦੇ ਅਸੀਂ ਕਹਿੰਦੇ ਉਹ ਕਰਨਾ ਜੋ ਸਾਡੇ ਮਨ ਨੂੰ ਭਾਊਗਾ ਇਹ ਕੀ ਆ ਇਹ ਟਕਰਾਓ ਆ ਉਹ ਟਕਰਾਓ ਤੋਂ ਹੀ ਗਲਤੀ ਆ ਜਿਹੜੀ ਕਹਿੰਦੇ ਨੇ ਵੀ ਆ ਹੁਣ ਆ ਜਿਹੜੀ ਇਹ ਡਨੌਤ ਬੰਦਨ ਵਾਰ ਸਰਬ ਗਣਾ ਸਮਰੱਥ ਦੇ ਅੱਗੇ ਜਿਹੜਾ ਠਾਕੁਰ ਆ ਦਾ ਚਾਰਾ ਨਹੀਂ ਚੱਲਦਾ ਉਹਦੇ ਅੱਗੇ ਡੰਡੌਤ ਕਰਨੀ ਹੈ ਆ ਡੰਡੌਤ ਮਨ ਦੀ ਕਰਾਉਣੀ ਮਨ ਦਾ ਕਰਨਾ ਹੈ ਅਸੀਂ ਦਿਖਾਵੇ ਮਾਤਰ ਸਰੀਰ ਮਾ ਕਰਦੇ ਆ ਹਾਲਾਂਕਿ ਰੋਕੇ ਸੀ ਗੁਰੂ ਸਾਹਿਬ ਨੇ ਕਹਿੰਦੇ ਅਪਰਾਧੀ ਦੂਣਾ ਨਿਮਾ ਉਹ ਦੂਣਾ ਨਿਮਦਾ ਹੁੰਦਾ ਨਾ ਜ਼ਿਆਦਾ ਜਿਹੜਾ ਅਪਰਾਧੀ ਹੋਵੇ ਦੂਸਰਾ ਨੇ ਦਿਖਾਵਾ ਉਹ ਕਰਦਾ ਹੁੰਦਾ ਜਿਆਦਾ ਨਹੀਂ ਮਾਹੌਲ ਜਿਹੜਾ ਬਾਹਰ ਲਿਖ ਲਿਖ ਕੇ ਰੱਖੂਗਾ ਦਾਸ ਦਾਸ ਬੋਲਣ ਦੀ ਲੋੜ ਨਹੀਂ ਦਾਸ ਮੰਨਣ ਦੀ ਗੱਲ ਹੈ ਅੰਦਰੋਂ ਦਾਸ ਮੰਨੇ ਦਾਸ ਕਹਿਣ ਦੀ ਲੋੜ ਨਹੀਂ ਦਾਸ ਮੰਨਣ ਦੀ ਲੋੜ ਹੈ ਇਸ ਕਰਕੇ ਡੰਡਾਉਤ ਕਰੂਗਾ ਬੰਦਾ ਨਾ ਸਰਬ ਕਲਾ ਸਮਰੱਥ ਦੇ ਅਗੇ ਜੇ ਖਾਲਸੇ ਦਾ ਗੁਰਸਿੱਖ ਦਾ ਸਿਰ ਝੁਕੂਗਾ ਤਾਂ ਸਿਰਫ ਪਰਮੇਸ਼ਰ ਦੀ ਗੁਰਬਾਣੀ ਦੇ ਇਹ ਪਰਮੇਸ਼ਰ ਦਾ ਮੈਸੇਜ ਹੈ ਧੁਰਕੀ ਬਾਣੀ ਹੈ ਜੇ ਖਾਲਸਾ ਕੋਈ ਮਤਾ ਟਿਕ ਸਕਦਾ ਹੈ ਨੌਤ ਕਰ ਸਕਦਾ ਤਾਂ ਇੱਕ ਦੇ ਕੇ ਸਿਰਫ ਰਵਾਨੀ ਵੀ ਸਰਵ ਕਲਾ ਸਮਰਾਤਾ ਦੱਸੋ ਕਿਹੜੇ ਗਿਆਨ ਦੀ ਕਮੀ ਹੈ ਇਹ ਵੀ ਇੱਕ ਪੋਤੀ ਪਰਮੇਸ਼ਰ ਦਾ ਪਰਮੇਸ਼ਰ ਦੇ ਥਾਂ ਹੈ ਜੈਸਾ ਪਰਮੇਸ਼ਰ ਨੂੰ ਮੱਥਾ ਟੇਕ ਲਿਆ ਐਸਾ ਉਹਦੇ ਹੁਕਮ ਨੂੰ ਮੱਥਾ ਟੇਕ ਲਿਆ ਉਹਦੇ ਹੁਕਮ ਦੇ ਕੇ ਸਿਰ ਝੁਕਾਤਾ ਇਸ ਕਰਕੇ ਸਰਵ ਕਲਾ ਸਮਰਾਤ ਤੋਂ ਬਿਨਾ ਸਾਡਾ ਸਿਰ ਨਹੀਂ ਝੁਕ ਸਕਦਾ ਕਿਸੇ ਦਾ ਕਿ ਸਿਰ ਕੱਟ ਸਕਦਾ ਸਿਰ ਕੱਟ ਸਕਦੇ ਹੁੰਦਾ ਸੰਸਾਰੀ ਕਰਤਾਂ ਸਿਰ ਕੱਟ ਸਕਦੀਆਂ ਨੇ ਸਿਰ ਝੁਕਾ ਨਹੀਂ ਸਕਦੀਆਂ ਸਿਰ ਉਹ ਖਾਲਦੇ ਦਾ ਸਿਰਫ ਸਰਬ ਕਲਾ ਸਮਰੱਥ ਦੇ ਕੇ ਹਾਂ ਕੱਟ ਸਕਦਾ ਉਹ ਸਰੀਰ ਤੱਕ ਤਾਂ ਉਹਦੀ ਅਪਰੋਚ ਹੈ ਨਾ ਸਰੀਰ ਤਾਂ ਨੌਵੇਂ ਬਾਦਸ਼ਾਹ ਦਾ ਵੀ ਲੈ ਲਿਆ ਫਿਰ ਤਾਂ ਸਰਾਰੀ ਤਾਕਤਾਂ ਫਿਰ ਤਾਂ ਨੌਵੇਂ ਬਾਦਸ਼ਾਹ ਦਾ ਵੀ ਲੈ ਲਿਆ ਲਿਆ ਨਹੀਂ ਫੀਸਗੰਜ ਕੀ ਹੋਇਆ ਤੇ ਉਹਦਾ ਨਾਇਣ ਫੀਸਗੰਜ ਆ ਜਿੱਥੇ ਫੀਸ ਲਿਆ ਸੰਸਾਰੀ ਤਾਕਤਾਂ ਦੀ ਅਪਰੋਚ ਸਰੀਰ ਤੱਕ ਰਹਿੰਦੀ ਹੈ ਪੈਰ ਕੱਢਦੇ ਨੇ ਬੰਦ ਬੰਦ ਕੱਟਿਆ ਨਹੀਂ ਮਣੀ ਸਿੰਘ ਦਾ ਖੋਪਰਾ ਲਾਇਆ ਨਹੀਂ ਭਾਈ ਦਾਰੂ ਸਿੰਘ ਦਾ ਸਰੀਰ ਦਾ ਘਬਰਾਉਣ ਚ ਪਰ ਝੁਕਿਆ ਤਾਂ ਨਹੀਂ ਸਿਰ ਗੱਲ ਤਾਂ ਨਹੀਂ ਮੰਨੀ ਉਹਨਾਂ ਦੀ ਕੱਲ ਨਹੀਂ ਮੰਨਣੀ ਕਿਸੇ ਦੀ ਪਰਮੇਸ਼ਰ ਤੋਂ ਭਾਵੇਂ ਜੋ ਮਰਜ਼ੀ ਹੋਵੇ ਸੰਸਾਰੀ ਹਜਰ ਕੁਛ ਵੀ ਹੋਵੇ ਸਰੀਰ ਦਾ ਕੀ ਹੈ ਇਹਦਾ ਕੀ ਹੈ ਅੱਲਾ ਇੱਥੇ ਕੱਲ ਨੂੰ ਜਦ ਕੁੱਤੇ ਵਰਗਾ ਮਰਿਆ ਪਿਆ ਹੁੰਦਾ ਬੰਦਾ ਜਿਵੇਂ ਕੋਈ ਫੇਟ ਜੀ ਮਾਰ ਦੇਵੇ ਕੁਛ ਨਾ ਕੋਈ ਤੋਂ ਵੀ ਬਦਲੇ ਗਿਆ ਉਹਦੇ ਗੁਰੂ ਦੇ ਕਿੱਥੇ ਲੱਗ ਜਵੇ ਆ ਮਿੱਟੀ ਵੀ ਆ ਮਿੱਟੀ ਦਾ ਠੀਕਰਾ ਦਸਮ ਬਾਦਸ਼ਾਹ ਕਹਿੰਦੇ ਨੌਵੇਂ ਬਾਦਸ਼ਾਹ ਦੇ ਸਰੀਰ ਨੂੰ ਕਹਿੰਦੇ ਠੀਕਰ ਫੋਰ ਆ ਠੀਕਰਾ ਆ ਸਰੀਰ ਦਾ ਮਿੱਟੀ ਦਾ ਭਾਂਡਾ ਹੀ ਹੈ ਉਹ ਜੇ ਕਿਤੇ ਕੰਮ ਲੱਗ ਜਵੇ ਚੱਜ ਦੇ ਥਾਂ ਪਰ ਭਗਤ ਸਿੰਘ ਨੇ ਵੀ ਤਾਂ ਸਰੀਰ ਛੱਡਿਆ ਸੀ ਹਾਲਾਂਕਿ ਗੱਲ ਕੁਝ ਨਹੀਂ ਕੋਈ ਸੁਥਾਰੀ ਹੋਈ ਸੀ ਉਹ ਤਾਂ ਦੇਸ਼ ਦੀ ਆਜ਼ਾਦੀ ਲੈਣੀ ਪਰ ਇੱਕ ਚਲੋ ਉਹ ਸੈਲਫਿਸ਼ ਤਾਂ ਵੀ ਸੀ ਆਪਣੇ ਵਾਸਤੇ ਨਹੀਂ ਦਿੱਤਾ ਦੇਸ਼ ਵਾਸਤੇ ਦਿੱਤਾ ਭਗਤ ਨੂੰ ਅੱਜ ਕਿਉਂ ਹਾਰ ਪਾਉਂਦਾ ਰਾਸ਼ਟਰਪਤੀ ਵੀ ਆ ਗਿਆ ਪ੍ਰਧਾਨ ਮੰਤਰੀ ਵੀ ਸਰੀਰ ਜੇ ਉਹ ਨਾ ਭਲਾ ਗੰਦਾ ਚੀਜ਼ੀ ਸਰੀਰ ਤਾਂ ਫੇਰ ਵੀ ਕਿਹੜਾ ਰਹਿਣਾ ਸੀ ਹੁਣ ਤੱਕ ਉਹ ਸਰੀਰ ਦੀ ਵੈਲਿਊ ਕਿਉਂ ਆ ਮਿੱਟੀ ਦੀ ਕਿਉਂ ਵੈਲਿਊ ਉਹਦੀ ਫੋਟੋ ਲੱਗੀ ਹੁੰਦੀ ਹੈ ਉਹਨੂੰ ਅਸੀਂ ਇੱਕ ਸਰਕਾਰ ਦੀ ਨਿਗਾਹ ਨਾਲ ਕਿਉਂ ਦੇਖਦੇ ਉਹ ਸਰੀਰ ਦੀ ਮਿੱਟੀ ਦੀ ਵੈਲਿਊ ਪੈ ਜਾਂਦੀ ਹੈ ਤਾਂ ਮਿੱਟੀ ਦੀ ਵੈਲਿਊ ਪੈ ਜਾਂਦੀ ਹੈ ਕੱਲ ਮਿੱਟੀ ਜੇ ਸੜਕ ਖਾਰਦੀ ਹੋ ਜਵੇ ਕਹਿੰਦੇ ਚੰਗੇ ਅਰਥ ਲੱਗ ਜਵੇ ਹਾਂਜੀ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪੰਜੋ ਪਾਸ਼ਾ ਦਾਸ ਕਰਦੇ ਨੇ ਪਰਮੇਸ਼ਰ ਦਾ ਕਹਿੰਦੇ ਡੋਲਣ ਤੋਂ ਰੱਖਦੀ ਮਨ ਨੂੰ ਦੋ ਪਾਸੇ ਨੇ ਇੱਕ ਮਾਇਆ ਦਾ ਸੰਗ ਹੈ ਇੱਕ ਇੱਧਰ ਵੀ ਹੈ ਇਹ ਡੋਲ ਦਾ ਮਨ ਕੋਈ ਪਤਾ ਨਹੀਂ ਇਹਦੇ ਡੋਲ ਦੇ ਦਾ ਉਹ ਦੇਖਿਆ ਉਹ ਡੋਲਣ ਦੇ ਤਾਂ ਰਹਿਣਾ ਤਾਂ ਸਰੀਰ ਕਰਕੇ ਹੈਗਾ ਸੰਸਾਰ ਚ ਮਾਇਆ ਦਿਸਣੀ ਵੀ ਹੈ ਸਾਹਮਣੇ ਸਾਰਾ ਕੁਝ ਜਥੇਦਾਰੀਆਂ ਵੀ ਦਿਸਣੀਆਂ ਨੇ ਡੂਬੀ ਹੈ ਨਾ ਕਾਦੇ ਲੋਭ ਆ ਜਵੇ ਕਰ ਸੰਸਾਰੀ ਵਡਿਆਈ ਜਿਹੜਾ ਪੈਰ ਫਿਸਲ ਜਵੇ ਇਹ ਤਾਂ ਕੋਈ ਪਤਾ ਨਹੀਂ ਐ ਕਿਰਪਾ ਰੱਖੀ ਇਹਨਾਂ ਇਧਰਲਾ ਪਾਸਾ ਨਾ ਜਿਹੜਾ ਠੇਕਣ ਵਾਲਾ ਇਹਦਾ ਕੋਈ ਪਤਾ ਨਹੀਂ ਆਇਆ ਜੀ ਵੀ ਤਾਂ ਖਿੱਚਿਆ ਇਹ ਕਾਦੇ ਤੋਂ ਖਿੱਚਿਆ ਗਿਆ ਸਾਵੇ ਇਸ ਕਰਕੇ ਡੋਲਣ ਤੋਂ ਲੱਗੀ ਆਪਣੇ ਚੰਨਾਂ ਨਾਲੇ ਜੋੜ ਕੇ ਹਾਂਜੀ ਸੰਖਾ ਡੇਰਾ ਇਹੋ ਨਹੀਂ ਜੈ ਡੇਰਾ ਤੇ ਜਾਨ ਮੈਂ ਕਹਿੰਦਾ ਹਾਂ ਵੀ ਜਿਹੜੇ ਸਾਡੇ ਸੰਤ ਨੂੰ ਅਸੀਂ ਮਹਾਪੁਰਖ ਕਹਿੰਦੇ ਆ ਬ੍ਰਹਮ ਗਿਆਨੀ ਪੂਰਨ ਬ੍ਰਹਮ ਗਿਆਨੀ ਕਹਿੰਦੇ ਆ ਇਹਨਾਂ ਨੂੰ ਆਮ ਸੰਗਤ ਚੰਗੀ ਹੈ ਵਿਚਾਰੀ ਆਮ ਸਧਾਰਨ ਆਦਮੀ ਚੰਗਾ ਉਹਨੂੰ ਗਿਆਨ ਜਾਵੇ ਇਹਨਾਂ ਨਾਲੋਂ ਸੁਧਾਰਨ ਆਦਮੀ ਵੀ ਕੀ ਕਹਿੰਦਾ ਜੀ ਜੇਕਰ ਉਹ ਮਾੜੀ ਮੋਟੀ ਕੋਠੀ ਵੀ ਬਾਲ ਦੇਣਾ ਉਹ ਵੀ ਕਹਿੰਦਾ ਜੀ ਆ ਥੋੜਾ ਜਿਹਾ ਕੁੜੀ ਆ ਜੀ ਦਿੱਤੀ ਆ ਪਰਮੇਸ਼ਰ ਉਹ ਫੇਰ ਵੀ ਦੇਖੋ ਉਹ ਕੀ ਬੋਲੀ ਬੋਲਦਾ ਸੁਧਾਰਨ ਆਦਮੀ ਵੱਧ ਤੋਂ ਵੱਧ ਕੋਠੀ ਕਹਿ ਲੂ ਘਰ ਕਹਿ ਲੂ ਅਸੀਂ ਕਹਿਦਾ ਡੇਰਾ ਧਰਮ ਠੇਕੇਦਾਰਾਂ ਨੇ ਮਹਾਂਪੁਰਖਾਂ ਨੇ ਕਹਿਦਾ ਡੇਰਾ ਇਹਦੀ ਨਹੀਂ ਸੰਤਾਂ ਨੂੰ ਡੇਰਾ ਉਹ ਤੁਸੀਂ ਆ ਗੁਰਬਾਣੀ ਤਾਂ ਕੁਝ ਹੋ ਰਿਹਾ ਜੇ ਪੰਜੇ ਬਾਦਸ਼ਾਹ ਕੁਝ ਨਮਾਈ ਰਾਗ ਅਲਾਪਨ ਲੱਗੇ ਨੇ ਨਮਾ ਰਾਗ ਤਾਂ ਹੈ ਨਾ ਸੰਸਾਰ ਦਾ ਰਾਗ ਹੈ ਨਹੀਂ ਸਾਡਾ ਇਸੇ ਡੇਰੇ ਬਣਾਈ ਬੈਠੇ ਆ ਆ ਜਗਾਉਂਦੀ ਹੈ ਗੁਰਬਾਣੀ ਕਹਿੰਦੇ ਡੱਡਾ ਡੇਰਾ ਇਹ ਨਹੀਂ ਚਾਹ ਡੇਰਾ ਤੈ ਜਾਣ ਆ ਜਿੱਦੇ ਤੂੰ ਡੇਰਾ ਲਾ ਲਿਆ ਇਹ ਜਿੱਦੇ ਡੇਰੇ ਲਾ ਕੇ ਬਹਿ ਗਿਆ ਡੇਰਾ ਤੇਰੇ ਬਣਾ ਕੇ ਬਹਿ ਗਿਆ ਤੇ ਡੇਰਾ ਲਾ ਕੇ ਬਹਿ ਗਿਆ ਓਏ ਤੂੰ ਪਰਦੇਸੀ ਆ ਤੂੰ ਡੇਰਾ ਉਰੇ ਲਾ ਲਿਆ ਉਹ ਐ ਜੇ ਡੇਰੇ ਪਹਿਲੋਂ ਤੇਰਾ 42 ਲੱਖ ਜੂਨ ਜੂਨ ਪਾਣੀ ਚ ਲਈ ਆ ਤੇ 42 ਲੱਖ ਜੂਨਾ ਘੁੰਮ ਕੇ ਆਇਆ ਪਾਣੀ ਚ ਰਿਹਾ ਉੱਥੇ ਡੇਰਾ ਲਾਈ ਰੱਖਿਆ ਲੱਖਾਂ ਸਾਲ ਉੱਥੇ ਡੇਰਾ ਛੱਡ ਕੇ ਆਇਆ ਫਿਰ ਡੇਰਾ ਲਾ ਲਿਆ ਬਾਹਰ ਆ ਕੇ ਜੰਗਲਾਂ 'ਚ ਐਨੇ ਜੂਨਾ ਤੋਂ ਜੰਗਲ ਦੀਆਂ ਲਈਆਂ ਉਹ ਡੇਰਾ ਇਹ ਤਾਂ ਡੇਰੇ ਸਾਰੇ ਛੱਡਦਾ ਆਇਆ ਤੂੰ ਤੂੰ ਫੇਰ ਹੁਣ ਤਾਂ ਤੂੰ ਮੁਰਖਾ ਬੁੱਧੀ 'ਚ ਹੁਣ ਤਾਂ ਤੂੰ ਸਮਝ ਨਹੀਂ ਸਕਦਾ ਇਹ ਗੱਲ ਨੂੰ ਹੁਣ ਤਾਂ ਤੇਰੇ ਸ਼ਮਤਾ ਹੈ ਕਿ ਡੇਰਾ ਦੇਖ ਕੇ ਜਿਹੜਾ ਹੈ ਕੋਈ ਰਹਿ ਉਹ ਡੇਰੇ 'ਚ ਪੱਕਾ ਤੂੰ ਪੱਕੇ ਡੇਰੇ ਜਾਂ ਬਣਾਈ ਜਾਂਦਾ ਡੇਰਿਆਂ ਪਿੱਛੇ ਲੜਾਈ ਹੈ ਡੇਰਿਆਂ ਪਿੱਛੇ ਕਤਲ ਹੋ ਰਿਹਾ ਚੇਲਾ ਹੀ ਮਾਰ ਦਿੰਦਾ ਆਪਣੇ ਸਾਧ ਨੂੰ ਵੀ ਇਹਨੂੰ ਮਾਰਿਆ ਸਾਲ ਮੈਂ ਰੌਲਾ ਕਾਦੇ ਪਿੱਛੇ ਰੌਲਾ ਡੇਰੇ ਪਿੱਛੇ ਉਹ ਡੇਰੇ ਬਣਾਉਣੇ ਹੀ ਕਾਹਦੇ ਸੀ ਨਾ ਗੁਰੂਆਂ ਨੇ ਕੋਈ ਡੇਰਾ ਨਹੀਂ ਬਣਾਇਆ ਗੁਰੂ ਕਹਿੰਦੇ ਕੋਈ ਡੇਰਾ ਨਹੀਂ ਬਣਾਇਆ ਹਰਮੰਦਰ ਸਾਹਿਬ ਦੇ ਨਾਲ ਗੁਰੂ ਦੇ ਮਹਿਲ ਅੱਜ ਨੇ ਅਨੰਦਪੁਰ ਸਾਹਿਬ ਚਲੇ ਜਾਓ ਤਖਤ ਕੇਸਗੜ੍ਹ ਸਾਹਿਬ ਤੋਂ ਪਰਲੇ ਪਾਸੇ ਜਿੱਥੇ ਆਪਣਾ ਹੈ ਗੁਰੂ ਦਾ ਖੂ ਪਿੱਛੇ ਨਾਲ ਉੱਤੇ ਰੈਜ਼ੀਡੈਂਸ ਹੈ ਗੁਰੂ ਸਾਹਿਬ ਦੀ ਰਹਿਜ ਹੈ ਉਹੀ ਗੁਰੂ ਸਾਹਿਬ ਸਹੀ ਘਰਾਂ 'ਚ ਰਹੇ ਨੇ ਸਾਰੇ ਇਹ ਸਾਡੀ ਪ੍ਰਵਿਰਤੀ ਵਿਲੇ ਖਾ ਕੇ ਰਹਿਣ ਦੀ ਜਿਹੜੀ ਬਣ ਗਈ ਡੇਰਿਆਂ 'ਚ ਇਹ ਕਿੱਥੋਂ ਆਈ ਇਹ ਡੇਰੇ ਜਿਹੜੇ ਅਸੀਂ ਬਣਾ ਲਏ ਡੇਰੇ ਸਾਡੀ ਮੌਤ ਦਾ ਘਰ ਦਾ ਸਮਾਨ ਬਣ ਰਹੇ ਨੇ ਡੇਰੇ ਇਹ ਡੇਰੇ ਇਹ ਡੇਰਿਆਂ ਦੀ ਕਿਹਨਾਂ ਸਾਨੂੰ ਡੇਰਿਆਂ ਨੇ ਉਹ ਕਹਿੰਦੇ ਡੱਡਾ ਡੇਰਾ ਇਹ ਨਹੀਂ ਡੱਡੇ ਅੱਖਰ ਤੇ ਜਾਲੇ ਉਪਦੇਸ਼ ਦੇ ਰਹੇ ਨੇ ਮੰਨਿਆ ਪਾਸ਼ਾ ਵੀ ਇਹ ਤੇਰਾ ਡੇਰਾ ਨਹੀਂ ਜਿੱਥੇ ਤੂੰ ਲਾ ਲਿਆ ਆ ਡੇਰਾ ਸਰੀਰ ਵੀ ਹੈ ਨਹੀਂ ਤੇਰਾ ਵੀ ਛੱਡ ਜਾਣਾ ਮੈਂ ਜਿੱਥੇ ਡੇਰੇ ਲਾਏ ਨੇ ਆਤਮਾ ਨੇ ਕਹਿੰਦੇ ਡੱਡਾ ਡੇਰਾ ਇਹ ਨਹੀਂ ਜਹੇ ਡੇਰਾ ਸਹਿ ਜਾ ਜਿਹੜਾ ਅਦਲੀ ਡੇਰਾ ਜਿੱਥੇ ਜਾ ਕੇ ਜਿੱਥੇ ਜਾਏ ਤੂੰ ਵਰਤਨਾ ਜਿੱਥੇ ਜਾ ਕੇ ਤੂੰ ਪੱਕੇ ਦੌਰ ਤੇ ਰਹਿਣਾ ਬਗੈਰ ਸਰੀਰ ਤੋਂ ਰਹਿਣਾ ਉਹ ਤਾਂ ਤੂੰ ਜਾਣਿਆ ਨਹੀਂ ਭਾਈ ਜਿਹਨੂੰ ਕਹਿੰਦੇ ਨੇ ਆਸਾਂ ਵੀ ਉੱਥੇ ਜਾਣਾ ਉਹ ਜਿੱਥੇ ਜਾਣਾ ਉਹਦੇ ਬਾਰੇ ਕੋਈ ਖਬਰ ਹੈ ਉੱਥੇ ਵਾਸਤੇ ਕੋਈ ਖਰਾਕ ਉੱਥੇ ਵਾਸਤੇ ਕੋਈ ਖਰਚੇ ਉੱਥੇ ਵਾਸਤੇ ਕੋਈ ਖਜ਼ਾਨਾ ਆਹ ਖਜ਼ਾਨੇ ਤਾਂ ਉਹਦੇ ਵਾਸਤੇ ਨੇ ਉੱਥੇ ਦਾ ਜਿਹੜੇ ਨਾ ਭਾਈ ਹੁਣ ਅਗਲੀ ਗੱਲ ਕਰਨਗੇ ਹੁਣ ਹਾਂਜੀ ਉਹਾਂ ਡੇਰਾ ਕਾ ਸੰਜਮਉ ਉਰਕੇ ਸ਼ਬਦ ਪਛਾਨ ਦੇਖੋ ਸੁਰ ਦੇਖੋ ਦੋ ਸੁਰਾਂ ਰੱਖਣੀਆਂ ਨੇ ਗੁਰੂ ਸਾਹਿਬ ਨੇ ਸਾਡੇ ਵਾਲਾ ਡੇਰਾ ਢਾਈ ਜਾਣਾ ਦੂਜਾ ਡੇਰਾ ਬਣਾਈ ਜਾਣਾ ਜਿਹੜਾ ਅਸਲੀ ਹੈ ਉੱਥੇ ਵਾਲੇ ਡੇਰੇ ਨੂੰ ਲਫ਼ਜ਼ ਵਰਤਣਗੇ ਗੁਰੂ ਸਾਹਿਬ ਉਹਾਂ ਡੇਰਾ ਸਾਡੇ ਵਾਲੇ ਵਰਗੇ ਇਹਾਂ ਡੇਰਾ ਉਹ ਹੋਣਗੇ ਇਹਾਂ ਔਰ ਜਿਵੇਂ ਉਦੋਂ ਆਇਆ ਸੀ ਯੂ ਟੂ ਈ ਟੂ ਤੇ ਮੀਤ ਕਹਿੰਦੇ ਉਹਾਂ ਡੇਰਾ ਕੋ ਜਿੱਥੇ ਤੂੰ ਜਾਣਾ ਹੈ ਉਹਾਂ ਡੇਰਾ ਕਾ ਸੰਜਮੋ ਗੁਰ ਕੇ ਸ਼ਬਦੀ ਪਛਾਣ ਉੱਥੇ ਦਾ ਭਾਈ ਸੰਜਮ ਕੀ ਹੈ ਉਹ ਡੇਰੇ ਦੇ ਨਿਯਮ ਕੀ ਨੇ ਉੱਥੇ ਡੇਰੇ ਦਾ ਮੌਸਮ ਕੀ ਹੈ ਉੱਥੇ ਡੇਰੇ ਤੇ ਫਿਰ ਤੂੰ ਸਰੀਰ ਦਾ ਤੇਰਾ ਰਹਿਣਾ ਨਹੀਂ ਉੱਥੇ ਤੇਰੀ ਕੀ ਖਰਾਕ ਹੋਊ ਉੱਥੇ ਤੇਰੇ ਕੋ ਖਰਚ ਪੱਲੇ ਤੇਰੇ ਕੀ ਹੋਊ ਉਹ ਭਾਈ ਤੂੰ ਸ਼ਬਦ ਦਾ ਗੁਰੂ ਦਾ ਉਪਦੇਸ਼ ਹੈ ਨਾ ਗੁਰਬਾਣੀ ਇਹਦੇ ਜੋ ਸੰਜਮ ਉੱਥੇ ਦਾ ਪਛਾਣ ਵੀ ਤੈਨੂੰ ਉੱਥੇ ਕੀ ਕਰਨਾ ਪਊਗਾ ਸਾਨੂੰ ਤਾਂ ਡੇਰੇ ਦਾ ਫਿਕਰ ਹੀ ਨਹੀਂ ਅਸੀਂ ਤਾਂ ਕਹਿੰਦੇ ਡੇਰੇ ਸਾਡੇ ਆਹੀ ਪੱਕੇ ਨੇ ਉਹਦੇ ਤਾਂ ਕਹਿਰੀ ਕਰਕੇ ਨੀਮ ਅਸੀਂ ਖਦਾ ਕੇ ਉੱਪਰ ਮੰਡ ਵਿਛਾ ਰਹੇ ਆ ਕਹਿੰਦੇ ਨੇ ਕਹਿਰੀ ਕਰਕੇ ਨੀਮ ਖਦਾਈ ਉੱਪਰ ਮੰਡ ਵਿਛਾਏ ਉਹਦੇ ਤਾਂ ਪੱਕੀਆਂ ਪੱਕੇ ਰੱਖਦੇ ਕਹਿੰਦੇ ਸਮਾਨ 100 ਵਰਤਕਾ ਪਲ ਕੀ ਖਬਰ ਨਹੀਂ ਉਹਦੇ ਤਾਂ ਸਾਡੀਆਂ ਤਜਵੀਜ਼ਾਂ ਬਹੁਤ ਵੱਡੀਆਂ ਨੇ ਲੰਬੀਆਂ ਨੇ ਉਡਾਰੀ ਬਹੁਤ ਹੈ ਕੁੱਕੜ ਦੀ ਪਲੈਨਿੰਗ ਬਹੁਤ ਹੈ ਉਡਾਰੀ ਕਿੱਡੀ ਹੈ ਕੁੱਕੜ ਦੀ ਕੁੱਕੜ ਦੀ ਉਡਾਰੀ ਕਿੱਡੀ ਹੈ ਕੋਠੇ ਦੇ ਉੱਪਰ ਕੋਠੇ ਦੇ ਉੱਪਰ ਭਜਣਾ ਸ਼ੇਖ ਫਰੀਦ ਕਹਿੰਦਾ ਕੋਠੇ ਉੱਪਰ ਧੁੱਕਣਾ ਉੱਥੇ ਦੀ ਦੌੜ ਹੈ ਜਿਹੜੀ ਕੋਠਾ ਦਾ ਮੁੱਕ ਜਾਣਾ ਭਾਈ ਆ ਸਰੀਰ ਨੇ ਤਾਂ ਸਾਥ ਛੱਡ ਜਾਣਾ ਤੇਰਾ ਤੂੰ ਦੌੜ ਸਰੀਰ ਤੇ ਲਾਈ ਜਾਂਦਾ ਸਰੀਰ ਨੇ ਤੇਰੇ ਨਾਲ ਸਾਥ ਨਹੀਂ ਜਾਂਦਾ ਇਸ ਕਰਕੇ ਉਹ ਡੇਰੇ ਦਾ ਜਿਹੜਾ ਸੰਜਮ ਹੈ ਜਿੱਥੇ ਜਾ ਕੇ ਤੂੰ ਰਹਿਣਾ ਹੈ ਉਹ ਗੁਰੂ ਦੇ ਪ੍ਰਦੇਸ਼ ਤੋਂ ਉਹਦੇ ਬਾਰੇ ਵੀ ਜਾਣਕਾਰੀ ਲੈ ਅਤਾ ਪਤਾ ਕਰੋ ਡੇਰਾ ਕਿੱਥੇ ਹੈ ਅਸੀਂ ਸਾਨੂੰ ਨਾਲ ਫਿਕਰੇ ਨਹੀਂ ਉਹ ਡੇਰੇ ਦਾ ਖਿਆਲ ਹੀ ਨਹੀਂ ਆਇਆ ਸਾਨੂੰ ਉਹ ਡੇਰੇ ਦਾ ਵੀ ਉਹ ਡੇਰੇ ਦਾ ਕਹਿ ਜੇ ਕੋਈ ਉਹ ਸਿਸਟਮ ਨੇ ਕਿਵੇਂ ਜਾਣਾ ਪਊ ਕੀ ਸਾਧਨ ਕਰਨਾ ਪਊ ਕੀ ਇੰਤਜ਼ਾਮ ਕਰਨਾ ਪਊ ਹਾਂਜੀ ਐਂ ਡੇਰਾ ਕੋ ਸ਼ਰਮ ਕਰ ਭਾਲੇ ਯਾ ਯਾ ਡੇਰਾ ਤੂਆ ਡੇਰਾ ਕਹਿੰਦੇ ਹੁਣ ਜਿਹੜੀ ਤੇਰੀ ਭੱਜ ਰੌੜ ਹੈ ਯਾ ਡੇਰਾ ਕੋ ਸ਼ਰਮ ਕਰ ਭਾਲੇ ਜਿੰਨੀ ਤੇਰੀ ਮਿਹਨਤ ਹੈ ਸ਼ਰਮ ਮਿਹਨਤ ਨੂੰ ਕਹਿੰਦੇ ਨੇ ਬਹੁਤ ਗੱਲ ਹੈ ਤੇ ਜਾਂ ਅਸੀਂ ਅਕਲ ਦੇ ਘੋੜੇ ਘੋੜੇ ਚੜਾਉਂਦੇ ਆ ਜਾਂ ਫਿਰ ਸਰੀਰਕ ਤੌਰ ਤੇ ਜੋ ਅਸੀਂ ਕਰਦੇ ਆ ਉਹਨੂੰ ਅਸੀਂ ਘਲਣਾ ਕਹਿੰਦੇ ਆ ਸਰੀਰਕ ਤੌਰ ਤੇ ਜੋ ਕਰਦੇ ਨਾ ਤਾਂ ਜੋ ਵੀ ਸਾਡੀ ਬੁੱਧੀ ਦੇ ਦੌਰੇ ਸਾਡੇ ਸਾਡੇ ਅਕਲ ਦੇ ਘੋੜੇ ਸਵੇਰ ਤੋਂ ਸ਼ਾਮ ਤੱਕ ਦੌੜਦੇ ਨੇ ਆਹ ਡੇਰੇ ਵਾਸਤੇ ਸਰੀਰਕ ਤੌਰ ਤੇ ਦੌੜ ਭੱਜਿਆ ਸਵੇਰ ਤੋਂ ਸ਼ਾਮ ਤੱਕ ਸਾਡੀ ਉਹ ਵੀ ਆਹ ਡੇਰੇ ਵਾਸਤੇ ਇਹ ਆ ਡੇਰਾ ਕੋ ਇਹ ਆ ਡੇਰਾ ਕੋ ਆ ਉਰੇ ਵਾਲੇ ਡੇਰੇ ਵਾਸਤੇ ਤਾਂ ਤੂੰ ਬਹੁਤ ਸਾਨੂੰ ਘਰਨਾ ਕਰਦਾ ਸੁੱਤੇ ਪਏ ਵੀ ਰਾਤ ਨੂੰ ਸੌਣ ਵੇਲੇ ਤੱਕ ਵੀ ਕਹਿੰਦਾ ਵੀ ਕੱਲ ਨੂੰ ਆਹ ਰਹਿ ਗਿਆ ਸਾਨੂੰ ਆ ਕਰਨਾ ਕੰਮ ਬਾਕੀ ਰਹਿ ਗਿਆ ਉਹ ਸੌਂ ਦਾ ਲੈ ਤਾਂ ਚੈਨ ਨਾਲ ਕਰਨੀ ਸਵੇਰੇ ਉੱਠ ਕੇ ਕਰਨ ਵਾਲਾ ਸਵੇਰੇ ਹੈ ਸਾਨੂੰ ਤਾਂ ਆ ਕੇ ਕੰਮ ਤੋਂ ਵੇਲ ਹੋ ਕੇ ਵੀ ਇਹ ਆ ਡੇਰੇ ਦਾ ਹੀ ਫਿਕਰ ਕਿਤੇ ਕਿਸੇ ਵੇਲੇ ਵੀ ਉਹ ਜਦੇ ਤਾਂ ਕਹਿੰਦੇ ਜੀ ਕਹਿੰਦਾ ਕਹਿੰਦੇ ਬ੍ਰੇਨ ਹੈਮਲ ਹੋ ਗਿਆ ਉਹ ਕੋਈ ਬ੍ਰੇਨ ਨੂੰ ਜਦ ਵਿਹਲਾ ਰਹਿਣ ਦੇਣਾ ਨਹੀਂ ਉਹਨਾਂ ਦਾ ਭਾਈ ਨਾੜੀ ਫਟਣੀ ਹੋਈ ਜਦ ਕਿਤੇ ਨੂੰ ਵਿਹਲਾ ਰਹਿਣ ਦੇਣਾ ਹੀ ਨਹੀਂ ਉਹ ਸੰਸਾਰੀ ਸਾਰੀ ਮਸ਼ੀਨਾਂ ਵੀ ਅਸੀਂ ਜੇ ਗੱਡੀ ਦਾ ਟੈਂਪਰੇਚਰ ਜ਼ਿਆਦਾ ਚੱਲ ਜਾਵੇ ਨਾ ਗਰਮ ਹੋ ਗਈ ਕਹਿੰਦੇ ਗੱਡੀ ਖੜਾ ਦਿਓ ਹੁਣ ਉਹ ਸੰਸਾਰੀ ਇੰਜਨ ਚੱਲਦਾ ਵੀ ਉਹ ਬੰਦ ਕਰ ਦਿੰਦੇ ਆ ਕਹਿੰਦੇ ਗਰਮ ਹੋ ਗਿਆ ਜ਼ਿਆਦਾ ਉਹ ਇਹਨੂੰ ਇਹ ਤਾਂ ਮਸ਼ੀਨ ਹੈ ਕਿ ਦਿਮਾਗ ਜੇ ਇਹਨੂੰ ਲਾਭ ਲੈਣ ਦੇਣਾ ਹੀ ਨਹੀਂ ਜੇ ਤੇਰੇ ਦੇ ਕੋਲ ਨੂੰ ਚੜਖਾ ਚਲਾਈ ਹੋ ਜਾਣਾ ਚੜਖਾ ਖਾਣ ਦੇਣਾ ਹੀ ਨਹੀਂ ਉਹ ਬਈ ਫਟਣੀ ਦਾ ਦਿਮਾਗ ਦੀ ਨਾੜੀ ਆ ਹੀ ਹੈ ਉਹ ਕਾਦੇ ਵਾਸਤੇ ਇਹ ਆ ਡੇਰਾ ਵਾਸਤੇ ਜਿਹੜਾ ਛੱਡ ਜਾਣਾ ਹੈ ਹਾਂਜੀ ਜਾਕਾ ਤਸੂ ਨਹੀਂ ਸੰਗੀ ਚਾਲੇ ਔਰ ਇੱਕ ਹੋਰ ਦੇਖ ਇਹਨੇ ਜਿਹੜੀ ਘਾਲਣਾ ਸਵੇਰ ਤੋਂ ਸ਼ਾਮ ਤੱਕ ਇਹ ਆ ਡੇਰੇ ਵਾਸਤੇ ਜਿਸ ਕਾ ਤਸੂ ਨਹੀਂ ਸੰਗ ਚੱਲ ਤਸੂ ਜਿੰਨਾ ਨੂੰ ਮਨ ਕੇ ਮੇਰਾ ਕਿਣਕੇ ਜਿੰਨਾ ਤੇਰੇ ਜਿੰਨਾ ਵੀ ਨਾਲ ਨਹੀਂ ਨਾ ਜਿਹੜਾ ਜਾਣਾ ਉਹ ਡੇਰੇ ਵਾਸਤੇ ਸਾਡੀ ਸਵੇਰ ਤੋਂ ਸ਼ਾਮ ਦੌੜ ਭੱਜ ਝਟਕਾ ਤਸੂ ਨਹੀਂ ਸੰਗ ਚੱਲ ਨਾਲ ਆਤਮਾ ਦੇ ਜਾਣਾ ਨਹੀਂ ਹੈ ਤਸੂ ਜਿੰਨਾ ਵੀ ਹਾਂਜੀ ਆ ਡੇਰਾ ਕੀ ਸੋ ਮਿੱਤ ਜਾਣੇ ਉਹ ਡੇਰੇ ਦੀ ਖਬਰ ਦਾ ਉਹ ਲਓ ਭਾਈ ਫਿਰ ਜਿਹਦਾ ਕੌਣ ਲਓ ਹਾਂਜੀ ਜਾਕੋ ਦ੍ਰਿਸ਼ਟ ਪੂਰਨ ਭਗਵਾਨ ਨੇ ਇਹਦੇ ਦੇ ਪੂਰਨ ਪ੍ਰਭੂ ਭਗਵਾਨ ਦੀ ਦ੍ਰਿਸ਼ਟੀ ਹੋਗੀ ਨਾ ਕਿਰਪਾ ਕਰਦੀ ਉਹ ਡੇਰੇ ਦਾ ਫਿਕਰ ਕਰਦਾ ਉਹ ਉਹ ਡੇਰੇ ਦੇ ਨਾ ਜਿਹੜਾ ਜਾ ਕੇ ਡੇਰਾ ਮੰਨਣਾ ਹੈ ਆਤਮਾ ਨੇ ਜਿਹਦੇ ਤੇ ਪੂਰੀ ਕਿਰਪਾ ਦ੍ਰਿਸ਼ਟੀ ਹੈ ਉਹ ਮਿੱਤ ਜਾਣਦਾ ਉਹ ਡੇਰੇ ਦੀ ਮਿੱਤ ਜਾਣਦਾ ਉਹ ਖਬਰਦਾਰ ਲੈਂਦਾ ਕਿ ਕੀ ਕਰੀਏ ਅੱਗਾ ਸਵਾਰੀਏ ਅੱਗੇ ਜਾਣਾ ਹੈ ਉਹ ਜਿਨ੍ਹਾਂ ਦਾ ਜੀਏ ਇੱਥੇ ਲੱਗਿਆ ਅੱਗੇ ਵਾਲੇ ਫਿਕਰੇ ਨਹੀਂ ਹੈ ਪਰ ਭਾਈ ਗੱਲ ਵੀ ਸੱਚੀ ਹੈ ਜਿਨ੍ਹਾਂ ਨੇ ਦੁਬਾਰਾ ਜਨਮ ਉਹਦੇ ਲੈਣਾ ਉਹ ਡੇਰੇ ਦਾ ਹੀ ਵੀ ਭਾਈ ਇੰਨਾ ਕਮਾ ਦਿਓ ਦੁਬਾਰਾ ਫਿਰ ਜਨਮ ਲੈਣਾ ਇੱਥੇ ਜਨਮ ਲਵਾਂਗੇ ਆ ਕੇ ਜਿਹੜਾ ਪੁੱਤ ਪੜੋਤਣਿਆ ਉਹਨੂੰ ਫਿਕਰ ਪੈ ਗਿਆ ਪਰ ਲੱਗਦੀ ਤਾਂ ਹੈ ਜੀ ਉਹ ਵੱਲ ਕਿ ਦੁਬਾਰਾ ਆਉਣ ਦੇ ਲੱਛਣ ਤਾਂ ਸਾਡੇ ਉਹੀ ਲੱਗਦੇ ਨੇ ਵੀ ਦੁਬਾਰਾ ਦਾਨ ਪੁੰਨ ਵੀ ਜਿਹੜਾ ਅਸੀਂ ਕਰਦੇ ਨਾ ਕਹਿੰਦੇ 10 ਗੁਣਾ ਹੋ ਜਵੇ ਸਾਡਾ ਦਾਨ ਕੀਤਾ ਵਾ 10 ਗੁਣਾ ਹੋ ਜੂ ਪਰ ਅਗਲੇ ਜਾਮੇ ਲੈਣਾ ਵੱਢਣਾ ਬਹੁਤ ਬਣਾ ਕੇ ਫਿਰ ਇਹਦਾ ਮਤਲਬ ਸਾਡੀ ਨੀਅਤ ਜਿਹੜਾ ਖੋਟ ਹੈਗੀ ਆ ਦੁਬਾਰਾ ਆਉਣ ਦੇ ਜਾਂਦੇ ਨੇ ਜਾਣਦੇ ਨਹੀਂ ਹੈਗੇ ਤੁਹਾਡੇ ਡੇਰਾ ਕੋ ਜਿਹੜਾ ਹੈਗਾ ਜਿਹੜਾ ਪੂਰਨ ਕਿਰਪਾ ਜੀ ਦੇ ਭਗਵਾਨ ਦੀ ਹੈਗੀ ਹੈ ਉਹ ਤੇਰੇ ਦੀ ਮਿੱਤ ਜਾਣਦਾ ਉਹ ਉਹਦਾ ਫਿਕਰ ਕਰਦਾ ਉਹ ਦੇਰੇ ਦਾ ਹਾਂਜੀ ਡੇਰਾ ਨਿਸ਼ਚਲ ਸਾਥ ਸੰਗ ਪਾਇਆ ਭਾਈ ਉਹ ਡੇਰਾ ਸੱਚ ਹੈ ਔਰ ਨਿਸ਼ਚਲ ਨਿਸ਼ਚਲ ਹੋ ਚਲਾਏ ਮਾਨੀ ਆ ਡੇਰੇ ਦਾ ਕਈ ਬਣਾਏ ਅਸੀਂ ਜਿੰਨੇ ਡੇਰੇ ਜਿੰਨੇ ਸਰੀਰ ਚ ਆਤਮਾ ਰਹੀ ਜਿੱਥੇ ਜਿੱਥੇ ਆਤਮਾ ਨੇ ਆ ਕੇ ਡਾਰੇ ਲਾਏ ਪੰਛੀ ਨੇ ਡੇਰੇ ਲਾਏ ਉਹ ਡੇਰੇ ਦਾ ਭਾਈ ਫੇਰ ਢਹਿਦੇ ਰਹੇ ਉਹ ਤਾਂ ਚਲਾਏ ਮਾਰ ਰਹੇ ਡੇਰੇ ਇੱਕ ਡੇਰੇ ਤੋਂ ਦੂਜੇ ਡੇਰੇ ਦੂਜੇ ਤੋਂ ਤੀਜੇ ਉਹ ਕਹਿੰਦੇ ਡੇਰਾ ਨਿਸ਼ਚਲ ਸੱਚ ਅਸਲੀ ਉਹ ਕਿੱਥੇ ਹੈ ਸਾਧ ਸੰਗ ਪਾਇਆ ਜਦ ਸਾਧ ਲੈ ਲਾ ਆਪਣੇ ਮਨ ਨੂੰ ਸੰਗਤ ਕੀਤੀ ਸਾਧ ਦੀ ਉਹ ਫਿਰ ਪਤਾ ਲੱਗਿਆ ਉਹ ਦੇਰੇ ਦਾ ਫਿਰ ਫਿਕਰ ਉਹ ਸੱਚ ਦੇਰਾ ਫਿਰ ਮਿਲਿਆ ਜਿੱਥੇ ਦੁਬਾਰਾ ਫਿਰ ਜਿਹੜਾ ਹੈ ਜਨਮ ਲੈਣਾ ਹੀ ਨਹੀਂ ਪਿਆ ਆਵਣ ਜਾਣਾ ਕਟਿਆ ਗਿਆ ਉਹ ਦੇਰਾ ਪ੍ਰਾਪਤ ਹੋ ਗਿਆ ਜਿੱਥੇ ਨੇਚਰ ਆਤਮਾ ਵੀ ਨੇਚਰ ਹੋ ਗਈ ਐਂ ਕਹਿੰਦੇ ਮਨ ਮੇਰਾ ਧਾਵਣ ਤੇ ਛੂਟਿਓ ਘਰ ਬੈਠੋ ਵਿਸ਼ਰਾਮ ਉਹ ਜਿਹੜਾ ਚੈਨ ਭਾਲਦਾ ਸੀ ਵਿਸ਼ਰਾਮ ਮਨ ਭਾਲਦਾ ਸੀ ਜਿੰਨਾ ਚਿਰ ਉਹ ਡੇਰੇ 'ਚ ਨਹੀਂ ਨਾ ਜਾਂਦਾ ਉਹ ਡੇਰੇ 'ਚ ਵਿਸ਼ਰਾਮ ਹੈ ਉਹ ਡੇਰਾ ਸਾਡਾ ਨਿਜ ਘਰ ਹੈ ਉਹ ਹਿਰਦਾ ਜਿੱਥੇ ਅੰਤਰਾਤਮਾ ਸਾਡੀ ਬੈਠੀ ਹੈ ਜਿੱਥੇ ਸਾਡੇ ਮੂਲ ਦਾ ਨਿਵਾਸ ਹੈ ਗੁਰੂ ਕਿਰਪਾ ਕਰੇ ਸਾਡੇ ਤੇ ਗੁਰਬਾਣੀ ਐਸੀ ਸਾਨੂੰ ਜਿਹੜੀ ਉਪਦੇਸ਼ ਦੇ ਰਹੀ ਹੈ ਸਾਡਾ ਮਨ ਮੰਨੇ ਉਹ ਡੇਰੇ 'ਚ ਜਾਣ ਨੂੰ ਉਹ ਡੇਰੇ ਦੀ ਖਬਰ ਸਾਨੂੰ ਲੈਣ ਦਾ ਫਿਕਰ ਪਵੇ ਉਹ ਡੇਰੇ ਵੱਲ ਵੀ ਅਸੀਂ ਕੁਝ ਧਿਆਨ ਦਈਏ ਨਾਨਕ ਤੇ ਜਨ ਸੈ ਡੁਲਾਇਆ ਵਾਹ ਉਹ ਕਿੱਥੇ ਡੋਲਦਾ ਜਿਹਨੂੰ ਨੇਚਰ ਡੇਰਾ ਮੈਂ ਜਵੇ ਉਹ ਨਹੀਂ ਡੋਲਦਾ ਫਿਰ ਨਾਨਕ ਜਿਹੜਾ ਸੱਚ ਡੇਰੇ ਤੇ ਪਹੁੰਚਦਾ ਨਾਨਕ ਕਹਿੰਦੇ ਉਹ ਨਹੀਂ ਫਿਰ ਡੋਲਦਾ ਕਿਉਂਕਿ ਉਹਦਾ ਹੱਥ ਨਹੀਂ ਡੋਲਦਾ ਉਹਦਾ ਡੇਰਾ ਹੀ ਨਹੀਂ ਡੋਲਦਾ ਉਹਨੂੰ ਡੇਰਾ ਹੀ ਐਸਾ ਮਿਲ ਗਿਆ ਨਿੱਜ ਕਰ ਜਿਹੜਾ ਹੈ ਸਾਡਾ ਉਹ ਮਿਲ ਗਿਆ ਉਹਦੀ ਪ੍ਰਾਪਤੀ ਹੋ ਗਈ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ